ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰਗੜ ਅੰਦਰ ਸਾਚਾ ਵਾਸਾ ਪੁਰ ਗਗਨੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਇੰਦਾ ਕਾਇਆ ਨਗਰ ਨਗਰਗੜ ਅੰਦਰ ਜਿਹੜਾ ਕਾਇਆ ਹੈ ਇਹ ਨਗਰ ਹੈ ਇੱਕ ਕਿਸਮ ਦਾ ਸ਼ਹਿਰ ਹੈ ਬਹੁਤ ਵੱਡਾ ਬਾਲਾ ਦਾ ਨਗਰ ਕਾਇਆ ਜੇ ਬਾਹਲੇ ਸ਼ਹਿਰ ਨੂੰ ਲਈਏ ਤਾਂ ਸ਼ਹਿਰ ਨਹੀਂ ਬਣ ਸਕਦਾ ਕਾਇਆ ਨਗਰ ਨਗਰ ਘੜ ਅੰਦਰ ਇਹ ਨਗਰ ਦੇ ਵਿੱਚ ਇੱਕ ਘੜ ਹੈ ਬਹੁਤ ਰਾਜੇ ਹੁੰਦੇ ਨੇ ਰਾਜਾਂ ਦਾ ਬਹੁਤ ਵੱਡੇ ਵੱਡੇ ਪਰਿਵਾਰ ਹੁੰਦੇ ਨੇ ਨਗਰ ਘੜ ਅੰਦਰ ਇਹ ਅੰਦਰ ਹੈ ਨਗਰ ਘੜ ਬਾਹਰ ਨਹੀਂ ਹੈ ਹਿਰਦੇ ਵਿੱਚ ਹੈ ਇਹ ਜਿਨ ਗੜ ਗੜਿਆ ਸੁਖ ਗੜ ਮੇ ਪਾਵਾ ਉਹ ਗੱਲ ਹੈ ਹਾਂ ਇਹਦਾ ਗੜ ਹੈ ਇਹ ਗੜ ਕੀ ਹੈ ਅਸਲ ਚ ਜਿਹੜੀ ਉਹਦੀ ਜੋਤ ਹੈ ਨਾ ਸੂਰਜ ਦਾ ਜਿਹੜਾ ਜੋਤ ਜਿੱਥੇ ਸੂਰਜ ਦੀ ਧੁੱਪ ਹੈ ਉਹੀ ਉਹਦਾ ਗੜ ਹੈ ਸੋਚੋ ਦੇ ਅੰਦਰ ਪਕਾਇਆ ਕੀ ਆਪਾਂ ਪਹਿਲਾਂ ਕਿਹਾ ਸੀ ਕਾਇਆ ਧੁੱਪ ਹੈ ਆਇਆ ਰੋਸ਼ਨੀ ਜਿੰਨੇ ਥਾਂ ਤੇ ਰੋਸ਼ਨੀ ਫੈਲੀ ਹੈ ਉਹ ਕਾਇਆ ਉਹ ਬੁੱਧੀ ਹੈ ਉਹੀ ਨਜ਼ਰ ਹੈ ਠੀਕ ਹੈ ਤੇ ਜਿੱਥੋਂ ਆਉਂਦੀ ਹੈ ਲਾਈਟ ਸੋਰਸ ਆਫ ਲਾਈਟ ਜਿਹੜਾ ਹੈ ਉਹ ਗਾੜੋ ਆਪਣਾ ਚਿੱਤ ਹੈ ਜੀ ਉਹ ਵਿੱਚ ਹੈ ਅੱਛਾ ਜੀ ਅੱਛਾ ਵਾਸਾ ਪੂਰੇ ਗਗਨ ਅੰਦਰ ਗਗਨ ਅੰਦਰ ਗਗਨ ਜਮਾ ਅੰਦਰ ਤੋਂ ਗਗਨ ਅੰਦਰ ਬਣਿਆ ਇਹ ਗਗਨ ਹੈ ਇੱਥੇ ਹੁਣ ਇਹ ਗਗਨ ਕਹਿਤਾ ਤੇ ਗਗਨ ਦੇ ਅੰਦਰ ਹੈ ਵਾਸਾ ਸਾਰਾ ਹੀ ਤੇ ਕਿਰਕੁਟੀ ਨਹੀਂ ਹੈਗੀ ਇੱਥੇ ਵੱਜਣਾ ਦਮਾਮਾ ਗਗਨ ਦਮਾਮਾ ਵੱਜਿਆ ਇਹ ਗੱਲ ਦੇ ਵਿੱਚ ਗਗਨ ਵੱਜਣਾ ਉਹਨਾਂ ਚਿਰ ਗੱਲ ਹੈ ਜਿੰਨਾ ਚਿਰ ਟੁੱਟਿਆ ਨਹੀਂ ਜਿੰਨਾ ਚਿਰ ਭਰਮ ਦਾ ਅੰਡਾ ਉਹਨਾਂ ਚਿਰ ਘੜੇ ਹੈ ਇਦਾਂ ਇਹ ਗੱਲ ਦੇ ਵਿੱਚ ਵਿਸਪੋਟ ਹੋਣਾ ਗੱਲ ਨਹੀਂ ਫੇਰ ਰਹਿਣਾ ਫਿਰ ਵਿਆਪੀ ਹੋ ਜਾਣਾ ਉਹਨਾਂ ਚਿਰ ਬਾਸਾ ਇਹ ਲਿਖਿਆ ਹੋਇਆ ਇਸ ਗਗਨ ਦੇ ਅੰਦਰ ਬਾਸਾ ਹੈ ਇਹਦੇ ਵਿੱਚ ਪੰਛੀ ਵਸਦਾ ਇਹਦੇ ਵਿੱਚ ਇਕੱਲਾ ਪੰਛੀ ਵਸਦਾ ਜਿਹੜਾ ਜਾਂਦਾ ਨਾ ਹੰਸ ਹੰਸ ਦਾ ਨਿਵਾਸ ਇਹਦੇ ਵਿੱਚ ਹੈ ਸੱਚਾ ਵਾਸਾ ਪੂਰੀ ਗਗਨੰਦਰ ਇਹ ਪੂਰੀ ਹੈ ਸਮਝੋ ਹੈ ਜੀ ਇਹ ਪੂਰੀ ਹੈ ਤੇ ਪੂਰੀਆਂ ਇਹਦੀਆਂ ਬਾਹਰ ਬਣਾ ਲੀਆਂ ਇਹਨਾਂ ਨੇ ਅਸਰ ਥਾਨ ਸਦਾ ਨਿਰ ਮਾਇਲ ਇਹ ਥਾਨ ਹਮੇਸ਼ਾ ਅਡੋਲ ਰਹਿੰਦਾ ਦੇਖੋ ਥਿਰ ਨਹੀਂ ਲਿਖਿਆ ਹੋਇਆ ਅਸਰ ਲਿਖਿਆ ਹੋਇਆ ਸਰੀਰ ਹੈ ਨਾ ਜਿੰਨਾ ਚਿਰ ਮਾਇਆ ਨਾਲ ਜੁੜਿਆ ਹੋਇਆ ਇਹ ਅਸਰੇ ਲਿਖਿਆ ਜਾਊਗਾ ਅਸਲ ਦਾ ਅਰਥ ਅਸੀਂ ਅਡੋਲ ਕਰਾਂਗੇ ਫਿਰ ਮਾਇਆ ਦੇ ਵਿੱਚ ਫਿਰ ਕੋਈ ਚੀਜ਼ ਨਹੀਂ ਹੈ ਨਾ ਹੋ ਸਕਦੀ ਹੈ ਫਿਰ ਸ਼ਬਦ ਸਾਡੀ ਡਿਕਸ਼ਨਰੀ 'ਚ ਹੋ ਹੀ ਨਹੀਂ ਸਕਦਾ ਤਾਂ ਮਾਇਆ ਡੋਲਣੀ ਹੈ ਮਾਇਆ ਵਿੱਚ ਫਿਰ ਕੁਝ ਵੀ ਨਹੀਂ ਫਿਰ ਆਕਾਸ਼ ਹੈ ਸਰ ਜੇ ਫਿਰ ਕੁਝ ਹੈ ਆਕਾਸ਼ ਹੈ ਜਿੰਨਾ ਚਿਰ ਆਕਾਸ਼ ਸਾਡੇ ਕੋਲ ਲਿਮਟਿਡ ਹੈ ਜਿੰਨਾ ਚਿਰ ਸਾਡੇ ਕੋਲ ਲਿਮਟਿਡ ਨਾ ਹੈ ਲਿਮਟਿਡ ਗੱਲ ਹੈ ਪੂਰਾ ਨਹੀਂ ਗਗਨ ਸਾਡੇ ਕੋਲ ਗਗਨ ਅੰਦਰ ਲਿਖਿਆ ਹੈ ਗਗਨ ਵੱਡਾ ਹੈ ਦਾ ਛੋਟਾ ਹੈ ਉਹਨਾਂ ਅਸਰ ਅਸਰ ਲਫ਼ਜ਼ ਆਊਗਾ ਅਸਰ ਨਹੀਂ ਆ ਸਕਦਾ ਜਦ ਗਗਨ ਹੋ ਜਾਣਾ ਕੱਲਾ ਗਗਨ ਅੰਦਰ ਅੰਦਰ ਵਾਲਾ ਲਫ਼ਜ਼ ਕੱਟਿਆ ਜਾਣਾ ਹੈ ਗਗਨ ਦਮਾਮਾ ਬਾਜਿਆ ਫੇਰ ਉਹ ਉੱਡ ਜਾਣਾ ਜਦ ਸ਼ਬਦ ਪ੍ਰਗਟ ਹੋਣਾ ਫੇਰ ਬਾਹਰਲੀ ਬਾਉਂਡਰੀ ਉੱਡ ਜਾਣੀ ਹੈ ਫਿਰ ਗੋਲਾ ਜਾਂ ਚੱਲ ਜਾਣਾ ਤੇ ਬਾਹਰ ਹੀ ਹੋਣਾ ਹੈ ਸਭ ਕੁਝ ਵਿਸਫੋਟ ਹੋ ਜਾਣਾ ਜਦ ਫਿਰ ਬਾਹਰਲੀ ਬਾਉਂਡਰੀ ਖਤਮ ਹੋ ਜਾਣੀ ਹੈ ਫਿਰ ਗਗਨ ਦਬਾਵਾ ਵਾਜਿਆ ਇਹ ਗਗਨ ਹੈ ਆਕਾਸ਼ ਹੈ ਜੀ ਗਗਨ ਆਕਾਸ਼ ਵੀ ਕਹਿ ਸਕਦੇ ਜਿੱਥੇ ਆਕਾਸ਼ ਹੈ ਉੱਥੇ ਪਤਾਲ ਵੀ ਹੈ ਗਗਨ ਦਸਾਂ ਦਿਸ਼ਾਵਾਂ ਦਾ ਸਮੁੱਚਾ ਨਾ ਹੈ ਇਹਦੀ ਡੈਫੀਨੇਸ਼ਨ ਦੇ ਦਿੱਤੀ ਕਬੀਰ ਦੇ ਗਗਨ ਦੀ ਕਹਿੰਦੇ ਆਕਾਸ਼ ਗਗਨ ਪਤਾਲ ਗਗਨ ਜੇ ਆਕਾਸ਼ ਗਗਨ ਪਤਾਲ ਵੀ ਗਗਨ ਨੇ ਕਿਉਂ ਦੇਸ ਗਗਨ ਰਹਾਈ ਲੈ ਤੇ ਚਾਰਾਂ ਪਾਸਿਆਂ ਜਿਹੜਾ ਹੈਗਾ ਉਹ ਫੈਲਿਆ ਹੋਇਆ ਉਹ ਵੀ ਗਗਨ ਇਸ ਤਰੀਕੇ ਨਾਲ ਗਗਨ ਦਸਾਂ ਨਿਸ਼ਾਵਾਂ ਦਾ ਹੀ ਨੋ ਠੀਕ ਹੈ ਜੀ ਅਸਤਿਰ ਥਾਨ ਸਦਾ ਨਿਰਮਾਇਲ ਉਹ ਜਿਹੜਾ ਹਿਰਦਾ ਉਹ ਹਮੇਸ਼ਾ ਹੀ ਮਾਇਆ ਤੋਂ ਰਹਿਤ ਹੈ ਜੀ ਮਾਇਆ ਤੋਂ ਰਹਿਤ ਦੇਖੋ ਤਾਂ ਹੈ ਨਿਰਮਾਇਲ ਇਹ ਮਨ ਅੰਦਰ ਹੈ ਤਾਂ ਨਿਰਮਾਇਲ ਹੈ ਜੇ ਮਨ ਬਾਹਰ ਹੈ ਫਿਰ ਵੀ ਫਿਰ ਮਾਇਆ ਦਾ ਉਹ ਅੰਦਰ ਹੈ ਸ੍ਰਿਸ਼ਟੀ ਸਿੱਧੀ ਅੰਦਰ ਅੰਦਰ ਕੋਈ ਨਾ ਕੋਈ ਲਿਆ ਕੇ ਹੋ ਫਿਰ ਉਹਦੀਆਂ ਮਨੋਤਾਂ ਅੰਦਰ ਨੇ ਉਹ ਆਸਰ ਖਾਂ ਜੇ ਹੈ ਤਾਂ ਨਿਰਮਲ ਹੈ ਸਦਾ ਜੇ ਅੰਦਰ ਹੀ ਟਿਕਿਆ ਰਹਿੰਦਾ ਤਾਂ ਨਿਰਮਲ ਹੈ ਤਾਂ ਨਿਰਮਲ ਹੈ ਮੈਂ ਰਹਿਤ ਹੋ ਕੇ ਬੰਨ ਅੰਦਰ ਵੜਦਾ ਫਿਰ ਜੇ ਬਾਹਰ ਨਾ ਨਿਕਲੇ ਤਾਂ ਨਿਰਮਲ ਰਹਿੰਦਾ ਮਨ ਆਪਣੇ ਮਾਹੀ ਹੈ ਜਦ ਤੱਕ ਹੈ ਜੀ ਹਾਂ ਮਨ ਆਪਣੇ ਮਾਹੀ ਅੱਛਾ ਆਪੇ ਆਪ ਉਪਾਇੰਦਾ ਮੈਂ ਆਪ ਦਾ ਇੱਥੇ ਆਪਣੇ ਆਪ ਨੂੰ ਦਾ ਕਿਵੇਂ ਇੱਥੇ ਜਨਮ ਪਦਾਰਥ ਲੈ ਰਿਹਾ ਹੁਣ ਇਹ ਇੱਥੇ ਇੱਥੇ ਆਪਣੇ ਆਪ ਨੂੰ ਆਪੇ ਪੈਦਾ ਕਰਨਾ ਜੇ ਤਾਂ ਰਿਹਾ ਉਹਨਾਂ ਤੇ ਗਿਆ ਫੇ ਤਾਂ ਇੱਕ ਹੋਇਆ ਹੋਇਆ ਹੋ ਗਿਆ ਉਹ ਜੇ ਤਾਂ ਸੰਤੋਖ ਦਾ ਸਵਾਗਾ ਵੱਜਿਆ ਹੋਇਆ ਉੱਤੇ ਸੰਤੋਖੀ ਮਨ ਬਾਹਰ ਨਹੀਂ ਨਿਕਲਦਾ ਗਿਆ ਰਹਿੰਦਾ ਅੰਦਰੇ ਫੇ ਤਾਂ ਆਪਣੇ ਆਪ ਨੂੰ ਆਪੇ ਪੈਦਾ ਕਰ ਲੈਂਦਾ ਪੈਦਾ ਨਹੀਂ ਨੂੰ ਕਿਸੇ ਨੇ ਕਰਨਾ ਆਪਣੇ ਆਪ ਨੂੰ ਆਪੇ ਪੈਦਾ ਕਰਨਾ ਠੀਕ ਹੈ ਜੀ ਇਹ ਦੱਖਣੀ ਲਿਖਣ ਦਾ ਕੀ ਅਰਥ ਹੈ ਸ਼ੁਰੂ ਚ ਲਿਖਿਆ ਹੋਇਆ ਮਾਰੂ ਮਹੱਲਾ ਪਹਿਲਾ ਦੱਖਣੀ ਇਹ ਕੋਈ ਇਹਦਾ ਰਾਗ ਦਾ ਨਾਮ ਹੈ ਅੱਗੇ ਦੱਖਣ ਦੀ ਵਿਚਾਰਧਾਰਾ ਹੈ ਇਹ ਦੱਖਣ ਵਾਲੇ ਇਹ ਗੱਲ ਨੂੰ ਮੰਨਦੇ ਨੇ ਉੱਤਰ ਵਾਲੇ ਤਿਰਖੁੜੀ ਨੂੰ ਮੰਨਦੇ ਨੇ ਦੱਖਣ ਵਾਲੇ ਤਾਂ ਗਿਆਨਵਾਨ ਉਹ ਤਾਂ ਗਿਆਨਵਾਨ ਰਹੀ ਪਹਿਲਾਂ ਤੇ ਲੜਾਈ ਹੋਈ ਇਸ ਗੱਲ ਦੀ ਸੀ ਰਾਵਣ ਨਖਾ ਦੀ ਲੜਾਈ ਸੀ ਉਹ ਵੇਦਾਚਾਰੀਆ ਸੀ ਇਹ ਸਮਰਤ ਸ਼ਾਸਤਰ ਦੇ ਪੁਜਾਰੀ ਸੀ ਇਹ ਰਿਸ਼ੀ ਮੁਨੀਆਂ ਨੂੰ ਮੰਨਦੇ ਸੀ ਉਹ ਰਿਸ਼ੀ ਮੁਨੀਆਂ ਨੂੰ ਜੇਲ੍ਹ ਸਿੱਟਦਾ ਸੀ ਜਿਨ੍ਹਾਂ ਨੇ ਵੇਦ ਬਾਣੀ ਨੂੰ ਵਿਗਾੜਿਆ ਸੀ ਸਿਮਰਤ ਸ਼ਾਸਤਰ ਦੀ ਰੀਤ ਚਲਾਈ ਸੀ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਦਾ ਸੀ ਉਹ ਜਿਹੜਾ ਕਹਿੰਦੇ ਅਸੀਂ ਆਏ ਸਾਡੇ ਕੋਲ ਮੰਤਰਾਂ ਦੇ ਜੋਰ ਨਾਲ ਇਹ ਕਰਦਾਂਗੇ ਉਹ ਕਹਿੰਦਾ ਆਜੋ ਕਰੋ ਜੇਲ੍ਹ 'ਚ ਬੰਦ ਕਰਦੇ ਲਾਓ ਕਹਿੰਦਾ ਤੁਹਾਡੇ ਮੰਤਰ ਖੜੇ ਨੇ ਇਹ ਹੁਣ ਨਹੀਂ ਇਹ ਗੱਲਾਂ ਕਰਦੇ ਜਾਣ ਕੇ ਠੀਕ ਹੈ ਜੀ ਅੰਦਰ ਕੋਟ ਛੱਜੇ ਹਟ ਨਾਲੇ ਆਪੇ ਲੇਵੈ ਵਸਤੂ ਸਮਾਲੇ ਵਜਰ ਕਪਾਟ ਜੜੇ ਜਿਹੜੀ ਜਾਣੈ ਗੁਰ ਸ਼ਬਦੀ ਹੋਲਾ ਆਇੰਦਾ ਅੰਦਰ ਕੋਟ ਛੱਜੇ ਹਟ ਨਾਲੇ ਅੰਦਰ ਕਿਲਾ ਪੂਰਾ ਛੱਜੇ ਨੇ ਵਾਦਰੇ ਵੀ ਨਿਕਲੇ ਹੋਏ ਨੇ ਹੱਟਾਂ ਵੀ ਨੇ ਨਾਲ ਚਲਦੀਆਂ ਦੁਕਾਨਾਂ ਵੀ ਨੇ ਆਪੇ ਲੈਵੇ ਵਸ ਸੰਭਾਲੇ ਆਪੇ ਹੀ ਲੈਂਦਾ ਇਹ ਸਾਰਾ ਗਿਆਨ ਦੁਨੀਆ ਦਾ ਅੰਦਰੋਂ ਹੀ ਨਿਕਲਦਾ ਅੰਦਰ ਸਭ ਕੁਝ ਹੈ ਹਰ ਪ੍ਰਕਾਰ ਦਾ ਗਿਆਨ ਹੈ ਅੰਤਰ ਕੋੜ ਛੱਡੇ ਹਟ ਨਾਲੇ ਆਪੇ ਲੈਵੇ ਆਪੇ ਲੈਂਦਾ ਅੰਦਰੋਂ ਹੀ ਵਸ ਆਪ ਦਿੰਦਾ ਅੰਦਰ ਹੀ ਲੈਂਦਾ ਜੇ ਸਮਝਦਾ ਤਾਂ ਵੀ ਅੰਦਰੋਂ ਜੇ ਦਿੰਦਾ ਤਾਂ ਵੀ ਅੰਦਰ ਬੈਠਾ ਹੀ ਕੋਈ ਦੇਣ ਆਉਂਦਾ ਦੁਕਾਨ ਦੇ ਵਿੱਚ ਸੌਦਾ ਕੋਈ ਬਾਹਰੋਂ ਆਉਂਦਾ ਖਰੀਦ ਵੀ ਲੈਂਦਾ ਕੋਈ ਗਾਹਕ ਆਉਂਦਾ ਉਹਨੂੰ ਦੇ ਵੀ ਦਿੰਦਾ ਆਪੇ ਲੈਦਾ ਵਸਤ ਸੰਭਾਲੇ ਜਿਹੜੀ ਖਰੀਦਦਾ ਵਸਤ ਉਹਨੂੰ ਸੰਭਾਲ ਕੇ ਰੱਖਦਾ ਜਿਹੜਾ ਗਿਆਨ ਨਵਾਂ ਲੈਂਦਾ ਕੋਲ ਆਉਂਦਾ ਉਹਨੂੰ ਸੰਭਾਲ ਕੇ ਰੱਖਦਾ ਸੰਭਾਲੇ ਬਚਨ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੋਲ ਆਇਂਦਾ ਜਿਹੜੇ ਬਾਜ਼ਾਰ ਕਪਾਟ ਨੇ ਜਰਾ ਰੋਗ ਤੋਂ ਰਹਿਤ ਕਪਾਟ ਭਰਮ ਦੇ ਪਰਦੇ ਕਪਾਟ ਉਹ ਵਚਨ ਇੱਕ ਵਚਨ ਨਹੀਂ ਹੈ ਜਿਹੜੇ ਉਹ ਵਚਨ ਜਿਹੜੇ ਭਰਮ ਦੇ ਪਰਦੇ ਨੇ ਪਹਿਲਾਂ ਲੱਗੇ ਹੋਏ ਭਰਮ ਪਿਆ ਹੋਇਆ ਦੁਨੀਆ ਭਰ ਦੀਆਂ ਗੱਲਾਂ ਦਾ ਭਰਮ ਪਿਆ ਹੋਇਆ ਸਾਖੀਆਂ ਸੁਣ ਕੇ ਭਰਮ ਪਿਆ ਹੋਇਆ ਇਸਮ ਦੇ ਵਿੱਚ ਬਹੁਤ ਬੜੀਆਂ ਬੜੀਆਂ ਝੂਠ ਬੋਲੇ ਹੋਏ ਨੇ ਉਹਨਾਂ ਦਾ ਭਰਮ ਪਿਆ ਹੋਇਆ ਬਣਿਆ ਹੋਇਆ ਉਹਨਾਂ ਦੇ ਜਿਹੜੇ ਭਰਮ ਦੇ ਪਰਦੇ ਪਏ ਹੋਏ ਨੇ ਉਹ ਸਾਰਿਆਂ ਨੂੰ ਖੋਲਦਾ ਫਿਰ ਇੱਥੇ ਬੈਠ ਕੇ ਉਹ ਦੇਖਦਾ ਵੀ ਆ ਵੀ ਝੂਠ ਹੈ ਆ ਵੀ ਝੂਠ ਹੈ ਆ ਵੀ ਨਹੀਂ ਹੋ ਸਕਦਾ ਆ ਵੀ ਨਹੀਂ ਹੋ ਸਕਦਾ ਗੁਰਬਾਣੀ ਜਿਹੜਾ ਕਹਿ ਰਹੀ ਹੈ ਉਹਦੇ ਨਾਲ ਸਾਰੇ ਹੀ ਪਰਦੇ ਭਰਮ ਦੇ ਖੋਲ ਖੋਲ ਪਰੇ ਮਾਰਦਾ ਵਜਰ ਕਪਾੜ ਜੜੇ ਜੜ ਜਾਣੇ ਜਾਂ ਜਾਣ ਲੈਂਦਾ ਨਾ ਇਹ ਤਾਂ ਭਰਮ ਦੇ ਪੜਦੇ ਪਾਏ ਨੇ ਨਾ ਲੋਕਾਂ ਨੇ ਭਰਮ ਗਿਆਨੀਆਂ ਨੇ ਗੁਰ ਸ਼ਬਦ ਦੀ ਕੋਲ ਆਇਂਦਾ ਫਿਰ ਆ ਗੁਰ ਸ਼ਬਦ ਲੈ ਕੇ ਗੁਰਬਾਣੀ ਦੀ ਸੋਝੀ ਨਾਲ ਫਿਰ ਉਹਨੂੰ ਪਰਦੇ ਨੂੰ ਖੋਲ ਖੋਲ ਪਰੇ ਛੜੀ ਜਾਂਦਾ ਇਹ ਸਭ ਬੇਕਾਰ ਨੇ ਗੱਲਾਂ ਤੇ ਬੇਰੀ ਨਹੀਂ ਦੁੱਖ ਭੰਜਣੀ ਹੋ ਸਕਦੀ ਇਹਨੂੰ ਪੱਟ ਕੇ ਪਰੇ ਮਾਰੋ ਇਹ ਅਮਰ ਸਰੋਵਰ ਨਹੀਂ ਹੋ ਸਕਦਾ ਮੈਂ ਸਰੋਵਰ ਇਹ ਅਮਰਤ ਹੈ ਤਾਂ ਮਾਇਆ ਦਾ ਅਮਰਤ ਹੈ ਵਿਖਿਆ ਫਿਰ ਇਹ ਵਿਖਿਆ ਅਮਰਤ ਹੈ ਇਹ ਵਿਖਿਆ ਦਾ ਸਰੋਵਰ ਹੈ ਅਮਰਤ ਦਾ ਸਰੋਵਰ ਇੱਕੋ ਹੀ ਗੱਲ ਹੈ ਜਿਹਨੂੰ ਵਿਖਿਆ ਦਾ ਸਰੋਵਰ ਕਹਿੰਦੀ ਹੈ ਅਮਰਤ ਦਾ ਕਹਿੰਦੀ ਇੱਕੋ ਹੀ ਗੱਲ ਹੈ ਇਹ ਵਿਖਿਆ ਪਾਣੀ ਵਿਖਿਆ ਹੈ ਪਾਣੀ ਮਾੜਾ ਹੈ ਮਾਟੀ ਘੋਰੀ ਹੈ ਇਹ ਸਰੋਵਰ ਵੀ ਮਾੜਾ ਹੀ ਹੈ ਵਿਖਿਆ ਦਾ ਹੀ ਹੈ ਫਿਰ ਸ਼ਰਧਾ ਚਲੀ ਜਾਂਦੀ ਹੈ ਫਿਰ ਭਰੋਸਾ ਆਉਂਦਾ ਭਰੋਸੇ ਦਾ ਜਿਹੜਾ ਧਰਮ ਹੈ ਉਹ ਸੱਚਾ ਧਰਮ ਹੈ ਛੜਦਾ ਦਾ ਧਰਮ ਲਾਲਚ ਦਾ ਧਰਮ ਝੂਠਾ ਧਰਮ ਮੂਰਖਾਂ ਦਾ ਧਰਮ ਚੋਰ ਹਰਾਮ ਖੋਰਾਂ ਦਾ ਧਰਮ ਮੂਰਖਾਂ ਦੇ ਘੋਰਾਂ ਵਾਸਤੇ ਚੋਰ ਹਰਾਮ ਖੋਰਾਂ ਦਾ ਜਮ ਦਾ ਜਾਲ ਫੈਲਾਇਆ ਹੋਇਆ ਇਹ ਧਰਮ ਉਹ ਹੈ ਉਹੀ ਕਪਾੜ ਖੋਲਣੇ ਨੇ ਉਹੀ ਭਰਮ ਦੇ ਪਰਦੇ ਖੋਲਣ ਜਿਹੜੇ ਇਹਨਾਂ ਚੋਰ ਹਰਾਮ ਖੋਰਾਂ ਨੇ ਪਾਏ ਹੋਏ ਨੇ ਇਹ ਪਰਦਿਆਂ ਦੇ ਵਿੱਚ ਲੋਕਾਂ ਨੂੰ ਫਸਾ ਕੇ ਉਹਨਾਂ ਦੀ ਲੁੱਟ ਕਰੀ ਜਾਂਦੇ ਨੇ ਗਿਆਨ ਹੋਣੀ ਦਿੰਦੇ ਲੁੱਟ ਲੁੱਟੀ ਜਾਂਦੇ ਨੇ ਜੇ ਬਖਲਾਈ ਜਾਂਦੇ ਨੇ ਉਹਨਾਂ ਦੀ ਠੀਕ ਹੈ ਜੀ ਇਹਨਾਂ ਦੀ ਭਾਸ਼ਾ ਉੱਥੇ ਤਾਂ ਪਿਛਲੇ ਸਾਰੇ ਹੁਣ ਤੱਕ ਜਿਹੜੇ 1200 ਲਈ ਕੀਤੇ ਆ ਉਹਨਾਂ 'ਚ ਹੇ ਆਉਂਦਾ ਸੀ ਹਮੇਸ਼ਾ ਹੀ ਅਖੀਰ ਵਿੱਚ ਸ਼ਬਦ ਇਹਨਾਂ ਦੀ ਸ਼ਬਦਾਵਲੀ ਵੀ ਥੋੜੀ ਫਰਕ ਹੈ ਦੱਖਣ ਵਾਲਿਆਂ ਦੀ ਸ਼ਬਦਾਵਲੀ ਬਦਲ ਗਈ ਤੋਲ ਹੈ ਉਹ ਵੀ ਫਰਕ ਲੱਗਦਾ ਇਹ ਦੱਖਣ ਵਾਲਿਆਂ ਦਾ ਪ੍ਰਚਾਰ ਹੈ ਆ ਜਿਹੜੇ ਉੱਤਰ ਵਾਲਿਆਂ ਦਾ ਪਾਇਆ ਹੋਇਆ ਉਤਲਾ ਆ ਭਰਮ ਦੇ ਪਰਦੇ ਉੱਤਰ ਵਾਲਿਆਂ ਦੇ ਪਾਏ ਹੋਏ ਨੇ ਦੱਖਣ ਵਾਲੇ ਖੋਲ ਰਹੇ ਨੇ ਠੀਕ ਹੈ ਓੰਕਾਰ ਵੀ ਫਿਰ ਇਸ ਤਰ੍ਹਾਂ ਹੀ ਦੱਖਣ ਵਾਲਿਆਂ ਦੀ ਉਹ ਬਾਣੀ ਸੀ ਵਾਲਿਆਂ ਦਾ ਓੰਕਾਰ ਦੱਖਣ ਵਾਲਿਆਂ ਦਾ ਹੀ ਹੈ ਇਹਨਾਂ ਨੇ ਤਾਂ ਓੰਗ ਬਣਾ ਲਿਆ ਉਹਨੂੰ ਉਹ ਨਾ ਇੱਧਰ ਜੋਗਾ ਛੱਡਿਆ ਨਾ ਉੱਧਰ ਜੋਗਾ ਛੱਡਿਆ ਇਹਨਾਂ ਨੇ ਮੋਮ ਬਣਾ ਲਿਆ ਹੁੰਦਾ ਕਰਕੇ ਜਿੱਦੋਂ ਮਰਜ਼ੀ ਬੋਲ ਲੋ ਹਾਂਜੀ ਅਜੇ ਗੀਤਾ ਚ ਓੰਕਾਰ ਸ਼ਬਦ ਆਉਂਦਾ ਹੈ ਇਹਨਾਂ ਨੇ ਤਾਂ ਓੰਕਾਰ ਕਿਤੇ ਵਰਤਿਆ ਹੀ ਨਹੀਂ ਇਹ ਓੰਕਾਰ ਛੱਡ ਨਹੀਂ ਹੁੰਦਾ ਦੱਖਣ ਵਾਲਿਆਂ ਨੂੰ ਓੰਕਾਰ ਠੀਕ ਆਉਂਦਾ ਹੈ ਜੀ ਇਹ ਓੰਕਾਰ ਕੇ ਕਰਦੇ ਤਾਂ ਮੂਰਤੀ ਨਹੀਂ ਸੀ ਬਣਦੀ ਆਕਾਰ ਉਹ ਚ ਆ ਗਿਆ ਠੀਕ ਇਹ ਮੂਰਤੀ ਬਣਾਉਣੀ ਓਮਕਾਰ ਨਹੀਂ ਵਰਤੂਗਾ ਓਮ ਵਰਤੂਗਾ ਆਕਾਰ ਤਾਂ ਉਹਨਾਂ ਦੀ ਮੂਰਤੀ ਹੈ ਫਿਰ ਠੀਕ ਹੈ ਜੀ ਭੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਕੁਮੀ ਰਜ਼ਾਈ ਦਸਵੇਂ ਪੁਰਖ ਅਲੇਖ ਪਾਰੀ ਆਪੇ ਅਲਖ ਦਾ ਕੋਟ ਅੰਦਰੇ ਹੈ ਭੀਤਰ ਕੋਟ ਗੁਫਾ ਹੈ ਉਹੀ ਘਰ ਹੈ ਉਹ ਗੁਫਾ ਘਰ ਨੂੰ ਜਾਂਦੀ ਹੈ ਗੁਫਾ ਉਸ ਹੈ ਸੁਰਗ ਉਹ ਘਰ ਨੂੰ ਜਾਂਦੀ ਹੈ ਜਿਵੇਂ ਉੱਤੋਂ ਥੱਲੇ ਨੂੰ ਹਲਕ ਤੋਂ ਥੱਲੇ ਨੂੰ ਗੁਫਾ ਆਇਆ ਹੈ ਸੁਰਗ ਜਾਂਦੀ ਹੈ ਘਰ ਗੁਫਾ ਘਰ ਜਾਂਦੀ ਜਦ ਧਿਆਨ ਅੰਦਰ ਨੂੰ ਜਾਂਦਾ ਤਾਂ ਉਹੀ ਤੁਹਾਨੂੰ ਗੁਫਾ ਦੇ ਵਿੱਚ ਗਾਹ ਚਲੇ ਜਾਂਦਾ ਘਰ ਨੌ ਘਰ ਥਾਪੇ ਹੁਕਮ ਰਜਾਈ ਨੌ ਘਰ ਨੇ ਜਿਹੜੇ ਬਾਹਰ ਸਰੀਰ ਦੇ ਇਹ ਥਾਪੇ ਨੇ ਹੁਕਮ ਨਾਲ ਬਣੇ ਨੇ ਹੁਕਮ ਰਜਾਈ ਇਹ ਤਾਂ ਜਿਵੇਂ ਹੁਕਮ ਹੋਇਆ ਬਣਵਾ ਲਏ ਉਹਨੇ ਬਣਾਤੇ ਦਸਵੇਂ ਪੁਰਖ ਅਲੇਖ ਅਪਾਰੀ ਦਸਵਾਂ ਘਰ ਸ਼ਰੀਰ ਨਾਲ ਸੰਬੰਧ ਨਹੀਂ ਹੈ ਨੌ ਘਰ ਜਿਹੜੇ ਨੇ ਉਹ ਥਾਪੇ ਹੋਏ ਨੇ ਉਹ ਇੱਕੋ ਥਾਂ ਜੜੇ ਹੋਏ ਨੇ ਦਸਵੇਂ ਪੁਰਖ ਅਲੇਖ ਅਪਾਰੀ ਉਹ ਅਪਾਰੀ ਹੈ ਪੁਰਖ ਅਲੇਖ ਹੈ ਉਹ ਲੇਖੇ ਤੋਂ ਪਰੇ ਹੈ ਆਪੇ ਅਲਖ ਲਖਾਇਦਾ ਦਾ ਅਲਖ ਦਾ ਦਰਸ਼ਨ ਉਹ ਆਪੇ ਕਰਾਉਂਦਾ ਬੁੱਧੀ ਨੂੰ ਦਰਸ਼ਨ ਉਸੇ ਨੇ ਕਰਾਉਣਾ ਉਹਨੇ ਅਲਖ ਆਪ ਹੀ ਅਲਖ ਹੈ ਆਪੇ ਅਲਖ ਆਪ ਅਲਖ ਹੈ ਉਹ ਲਖਾਇਦਾ ਦਾ ਉਹ ਆਪ ਹੀ ਦਰਸ਼ਨ ਦਿੰਦਾ ਬੁੱਧ ਨੂੰ ਮਨ ਬੁੱਧੀ ਨੂੰ ਉਹਦਾ ਦਰਸ਼ਨ ਹੀ ਸਫਲ ਦਰਸ਼ਨ ਹੈ ਇਹੀ ਆਤਮ ਦਰਸ਼ਨ ਹੈ ਇਹੀ ਗੁਰ ਦਰਸ਼ਨ ਹੈ ਪਰ ਦਰਸ਼ਨ ਤਾਂ ਨਹੀਂ ਲਿਖਿਆ ਇੱਥੇ ਵੈਸੇ ਦਸਵੇਂ ਪੁਰਖ ਲੇਖ ਪਾਰੀ ਆਪੇ ਅਲੱਖ ਲਖਾਏ ਦਾ ਲਿਖਤਾ ਵੈਸੇ ਲਖਾਏ ਦਾ ਲਖਣਾ ਹੁੰਦਾ ਹੈ ਬੁੱਧ ਨਾਲ ਸਮਝਣਾ ਦੇਖਣਾ ਦੇਖਣਾ ਕਿਸੇ ਨੂੰ ਦਰਸ਼ਨ ਕਿਹਾ ਹੋਇਆ ਫਿਰ ਕੋਈ ਅੱਖਾਂ ਵਾਲਾ ਵਿਸ਼ਾ ਨਹੀਂ ਹੈ ਇਹ ਬੁੱਧੀ ਦਾ ਵਿਸ਼ਾ ਨਾ ਨਾ ਨਾਨਕ ਸੇ ਅਖੜੀਆਂ ਬੇਲ ਉਹ ਕਹੀਂ ਹੋਰ ਨੇ ਉਹ ਜਿਹੜੀਆਂ ਗੁਰਬਾਣੀ ਅੱਖਾਂ ਗੱਲ ਕਰਦੀ ਆ ਅੱਖਾਂ ਹੋਰ ਨੇ ਅਸੀਂ ਦੂਜੀਆਂ ਅੱਖਾਂ ਦਾ ਅਰਥ ਲਾਈ ਜਾਂਦੇ ਹਾਂ ਇਹ ਗਲਤੀ ਕਰ ਰਹੇ ਹਾਂ ਇਹ ਮੂਲ ਦੀ ਗੱਲ ਦੱਸੀ ਹੈ ਦਸਵੇਂ ਪੁਰਖ ਅਲੇਖ ਅਪਾਰੀ ਮੂਲ ਉੱਥੇ ਬੈਠਾ ਬਿਲਕੁਲ ਕਿਆ ਤਾਂ ਇਹਨੇ ਬੁੱਧੀ ਨੇ ਉਹਦੇ ਨੇੜੇ ਜਾਣਾ ਹੈ ਬੁੱਧੀ ਨੇ ਦਰਸ਼ਨ ਕਰਨਾ ਹੈ ਪਹਿਲਾਂ ਤ੍ਰਿਕੁਟੀ ਛੱਡੂ ਉਹ ਗੁਫਾ ਰਾਹੀਂ ਆਉ ਹੈ ਜੀ ਤ੍ਰਿਕੁਟੀ ਛੱਡ ਕੇ ਮਨ ਨੂੰ ਮੂਰੇ ਮੂਰੇ ਕਰਕੇ ਬੁੱਧੀ ਨੇ ਪਿੱਛੇ ਪਿੱਛੇ ਜਾਣਾ ਹੈ ਨਾ ਅੰਤਰਮੁਖੀ ਹੋ ਕੇ ਜਦ ਉਹਦੀ ਰੇਟ ਚ ਆ ਗਿਆ ਜਿਵੇਂ ਲੋਹਾ ਮੈਗਨੇਟ ਦੀ ਰੇਜ ਵਿੱਚ ਆ ਜਾਂਦਾ ਉਹਦੀ ਕਸ਼ਿਸ਼ ਦੀ ਖਿੱਚ ਕੇ ਨਾਲ ਲਾ ਲੈਂਦਾ ਮਨ ਨੇ ਭੱਜ ਕੇ ਉਹਦੇ ਨਾਲ ਜਾ ਜੁੜਦਾ ਮਨ ਦੀ ਇੱਛਾ ਦਰਸ਼ਨ ਦੀ ਉਹਦੀ ਖਿੱਚ ਇੱਕ ਦਮ ਜੁੜ ਜਾਣਾ ਬੁੱਧੀ ਨੂੰ ਜਦ ਦਰਸ਼ਨ ਹੋਣਾ ਜਦ ਮਨ ਚਿੱਤਰ ਇੱਕ ਹੋ ਜਾਣਾ ਪਹਿਲਾਂ ਬੁੱਧੀ ਨੂੰ ਦਰਸ਼ਨ ਹੋਣਾ ਹੀ ਨਹੀਂ ਉਹਦਾ ਕੋਲ ਖੜੇ ਦਾ ਵੀ ਇਹ ਵੀ ਅੱਧੀ ਬੋੜੀ ਆ ਜਦ ਮਨ ਚਿੱਤਰ ਇੱਕ ਹੋ ਜਾਣਾ ਬੁੱਧੀ ਦੇ ਤਾਂ ਦੇ ਗਾਗਣ ਹੋਲ ਜਾਣੀ ਹੈ ਫਿਰ ਦਰਸ਼ਨ ਹੋਣਾ ਪਹਿਲਾਂ ਦਰਸ਼ਨ ਹੋਣਾ ਹੀ ਨਹੀਂ ਇਹਨੂੰ ਠੀਕ ਹੈ ਜੀ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸ਼ਾ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਧੀ ਪਾਏਂਦਾ ਪੌਣ ਪਾਣੀ ਅਗਨੀ ਹੈ ਤਿੰਨ ਨੇ ਤਤ ਮਿੱਟੀ ਵਿੱਚ ਹੀ ਹੈ ਇੱਕ ਵਾਸਾ ਇੱਕ ਹੋ ਕੇ ਜਾਂ ਵਸ ਜਾਂਦਾ ਇਹਦੇ ਵਿੱਚ ਇੱਕ ਹੋ ਕੇ ਆਪੇ ਕੀਤੋ ਖੇਲ ਤਮਾਸ਼ਾ ਇਹ ਖੇਲ ਤਮਾਸ਼ਾ ਹੀ ਬਣ ਜਾਂਦਾ ਫਿਰ ਫਿਰ ਐਂ ਲੱਗਦਾ ਵੀ ਇਹ ਆਪਣਾ ਹੀ ਕੀਤਾ ਹੋਇਆ ਖੇਲ ਤਮਾਸ਼ਾ ਇਹ ਖੇਤ ਤਮਾਸ਼ਾ ਕਾਇਮ ਕੀਤਾ ਤੂੰ ਹੀ ਇਹਦੇ ਨਾਲ ਜੁੜਿਆ ਤੂੰ ਹੀ 84 ਲੱਖ ਜੂਨ ਭੁਗਤੀ ਹੈ ਤੂੰ ਹੀ ਅੱਧਾ ਅੱਧਾ ਹੁੰਦਾ ਸੀ ਆਪ ਹੀ ਹੁੰਦਾ ਸੀ ਜੋ ਕੁਝ ਹੁੰਦਾ ਸੀ ਤਮਾਸ਼ਾ ਇਸੇ ਨੇ ਕੀਤਾ ਆਪੇ ਕੀਤੋ ਕੀਤਾ ਇਹਨੇ ਕਰਵਾਇਆ ਹੋਵੇ ਕਰਵਾਉਣਾ ਔਰ ਕਰਨਾ ਸਿਰਜਣ ਹਾਰਾ ਉਹ ਹੈ ਰਚਣ ਹਾਰਾ ਹੈ ਕਰਨ ਵਾਲਾ ਇਹ ਹੈ ਕਰਾਉਣ ਵਾਲਾ ਉਹ ਹੈ ਕਿ ਕਰਾਉਣ ਵਾਲਾ ਉਹ ਹੈ ਇਸ ਕਰਕੇ ਕਰਨ ਵਾਲਾ ਵੀ ਉਹੀ ਹੈ ਆਪੇ ਕੀਤੋ ਖੇਰ ਤਮਾਸ਼ਾ ਇੱਕ ਤਮਾਸ਼ਾ ਤਾਂ ਇਹ ਨਹੀਂ ਕੀਤਾ ਪਰ ਕੋਣ ਪਾਪ ਨਹੀਂ ਕੀਤਾ ਇਹਨੇ ਖੇਰ ਤਮਾਸ਼ੇ 'ਚ ਕੋਣ ਪਾਪ ਨਹੀਂ ਹੁੰਦਾ ਉਹਨਾਂ ਨੇ ਦੇਖਿਆ ਇਹਨੇ ਤਾਂ ਆਪੇ ਕੀਤੋ ਖੇਰ ਤਮਾਸ਼ਾ ਬਲਦੀ ਜਲੀ ਦਿਵਰੈ ਕਿਰਪਾ ਤੇ ਜਦ ਬਲਦੀ ਹੈ ਜਿਹੜੀ ਅੰਦਰ ਬਲਦੀ ਹੈ ਨਾ ਤ੍ਰਿਸ਼ਨਾ ਦੀ ਅੱਗ ਜਦ ਲਿਵਰੈ ਜਲਦੇ ਨਾਲ ਰਾਮ ਉਹਦਕ ਨਾਲ ਜਿਹੜੀ ਵਰਦੀ ਹੈ ਤ੍ਰਿਸ਼ਨਾ ਦੀ ਅਗ ਬੁੱਝਵੇ ਨਿਵਰ ਹੈ ਕਿਰਪਾ ਕੇ ਕਿਰਪਾ ਹੋ ਜਵੇ ਇਹ ਤੇ ਇਹ ਤੇ ਵਰਸ ਜਵੇ ਜਲ ਦੇ ਜਲ ਜਿਹੜੀ ਇਹ ਤੇ ਪੈ ਜਵੇ ਰਾਮ ਉਹਦਕ ਇਹਦੇ ਤੇ ਡਿਗ ਪਵੇ ਆ ਕੇ ਆਤਮ ਗਿਆਨ ਦੇ ਨਾਲ ਇਹ ਬਲਦੀ ਜਿਹੜੀ ਹੈ ਤ੍ਰਿਸ਼ਨਾ ਦੀ ਅੱਗੇ ਨਿਬੜ ਜਵੇ ਇਹ ਨਿਵਰ ਹੈ ਜਵੇ ਕਿਰਪਾ ਤੇ ਆਪੇ ਜਲਨਦ ਪਾਉਂਦਾ ਉਹ ਜਲਨਦ ਜਦ ਆਪ ਪਾਉਂਦਾ ਆਪਣੇ ਆਪ ਤੇ ਹੀ ਆਪ ਜਲਨਦ ਪਾਉਂਦਾ ਤਾਂ ਬੁਝਦੀ ਹੈ ਕਹਿਣ ਦਾ ਮਤਲਬ ਇਹ ਹੈ ਗੁਰਬਾਣੀ ਨੂੰ ਜਦ ਆਪ ਮੰਨਦਾ ਹੈ ਤਾਂ ਇਹਦੀ ਅਗ ਬੁਝਦੀ ਹੈ ਤ੍ਰਿਸ਼ਨਾ ਦੀ ਆਪੇ ਜਲਨਿਤ ਪਾਉਂਦਾ ਨਿਤ ਤਾਂ ਮਿਲ ਗਿਆ ਗੁਰਬਾਣੀ ਚੋਂ ਪਾਉ ਕੌਣ ਬੰਨੂ ਕੌਣ ਜੇ ਤਾਂ ਗੁਰਬਾਣੀ ਲਈ ਮੰਨ ਗੁਰਬਾਣੀ ਦਾ ਸੱਚ ਲਿਆ ਮੰਨ ਖੋਜ ਕੇ ਫੇਰ ਤਾਂ ਪਾ ਲਿਆ ਜਲ ਦੇ ਉੱਤੇ ਤੇ ਜੇ ਨਹੀਂ ਪਾਉਣਾ ਤੇ ਤ੍ਰਿਸ਼ਨਾ ਦੀ ਅਗ ਨਹੀਂ ਬੁਝਣੀ ਅਗ ਤਾਂ ਭੜਕਾਉਂਦੇ ਨੇ ਤੇਲ ਪਾਉਂਦੇ ਨੇ ਇਹ ਤਾਂ ਬਲਦੀ ਦੇ ਉੱਤੇ ਤੇਲ ਪਾ ਰਹੇ ਨੇ ਬਲਦੀ ਉੱਪਰ ਤੇਲ ਦੁਬਦਾ ਘਟਿਆ ਜਿਹੜੀ ਦੁਬਦਾ ਇਹਨਾਂ ਦੀ ਕ੍ਰਿਸ਼ਨਾ ਦੀ ਅੱਗ ਵਾਸਤੇ ਕੀ ਕਰ ਰਹੇ ਨੇ ਗੁਰਦੁਆਰੇ 'ਚ ਗੁਰਦੁਆਰੇ 'ਚ ਅਰਦਾਸ ਕਰਵਾ ਰਹੇ ਨੇ ਕਿ ਮਨੋ ਕਾਮਨਾਵਾਂ ਪੂਰੀਆਂ ਹੋਣ ਜੇ ਮਨੋ ਕਾਮਨਾਵਾਂ ਪੂਰੀਆਂ ਦੀ ਅਰਦਾਸ ਹੈ ਤਾਂ ਬਸੀ ਉੱਪਰ ਤੇਲ ਪਾਇਆ ਚੱਲ ਨਹੀਂ ਪਾਇਆ ਕ੍ਰਿਸ਼ਨਾ ਘਟੂਗੀ ਨਹੀਂ ਬੁਝੂਗੀ ਨਹੀਂ ਕ੍ਰਿਸ਼ਨਾ ਭੜਕੂਗੀ ਜੇ ਦੀ ਤ੍ਰਿਸ਼ਨਾ ਇੰਨੀ ਭੜਕ ਗਈ ਚੜ ਕੇ ਸਵਾਹ ਹੋ ਗਏ ਸਭ ਸਭ ਰਾਖ ਹੈ ਇਹਨਾਂ ਕੋਲ ਕੁਝ ਨਹੀਂ ਹੈ ਸਿੱਖੀ ਦਾ ਕਾਲੇ ਹੋਏ ਫਿਰਦੇ ਨੇ ਸਭ ਦੇ ਅੰਦਰ ਕਾਲੇ ਨੇ ਠੀਕ ਹੈ ਜੀ ਵਰਦੀ ਜਲ ਨਿਵਰੇ ਕਿਰਪਾ ਤੇ ਆਪੇ ਜਲ ਨੇ ਪਾਏ ਦਾ ਵੀ ਆਪਣਾ ਹੱਥੀ ਆਪਣਾ ਆਪੇ ਹੀ ਘਾਸ ਵਾਰੀਏ ਭਾਈ ਦਰਿਆ ਦੇ ਕੰਨੇ ਚਲਿਆ ਗਿਆ ਅਗਲ ਕੀ ਹੋ ਗਿਆ ਆਪਣੇ ਆਪ ਨੂੰ ਦਰਿਆ ਚ ਮਾਰਦੇ ਛਾਲ ਉਹ ਜਲ ਕੇ ਵੱਲੋਂ ਤਾਂ ਚੰਗਾ ਹੀ ਆ ਛਾਲ ਮਾਰਦੇ ਜੇ ਬੁੱਝੂਗੀ ਬਚੇ ਡੁੱਬਦਾ ਨਹੀਂ ਹੈਗਾ ਇਹਦੇ ਵਿੱਚ ਮਰਦਾ ਨਹੀਂ ਹੈਗਾ ਧਰਤੀ ਉਪਾਏ ਧਰੀ ਧਰਮਸਾਲਾ ਪਤੀ ਪਰਲੋ ਆਪ ਨਿਰਾਲਾ ਪਵਣੇ ਖੇਲ ਕੀਆ ਸਭ ਥਾਈ ਕਲਾ ਖਿੰਚ ਤਹਾਇੰਦਾ ਧਰਤੀ ਉਪਾਏ ਧਰੀ ਧਰਮਸਾਲਾ ਆ ਧਰਤੀ ਪਹਿਲਾਂ ਦਾ ਸਰੀਰ ਪਹਿਲਾਂ ਕੀਤਾ ਧਰਤੀ ਹੈ ਸਰੀਰ ਧਰੀ ਧਰਮਸਾਲਾ ਇਹਦੇ ਵਿੱਚ ਧਰਮਸਾਲਾ ਧਰੀ ਹੋਈ ਹੈ ਹਿਰਦਾ ਹਿਰਦਾ ਧਰਮਸਾਲਾ ਹੈ ਉਤੇ ਹਿਰਦੇ ਧਰਮ ਕਮਾਉਂਦੇ ਉਹ ਧਾਰਾ ਹੈ ਧਰਤੀ ਦੇ ਬਾਹਰ ਦੀ ਮਿੱਟੀ ਤਰੀ ਧਰਮਸ਼ਾਲਾ ਧਰਮਸ਼ਾਲਾ ਧਾਰਨ ਕੀਤੀ ਹੈ ਉਹਦੇ ਵਿੱਚ ਰੱਖੀ ਹੋਈ ਹੈ ਉਤਪਤੀ ਪੱਲੋ ਆਪ ਨਰਾਲਾ ਇਹ ਉਤਪਤੀ ਵੀ ਹੁੰਦੀ ਰਹਿੰਦੀ ਹੈ ਜੰਮਦੀ ਵੀ ਰਹਿੰਦੀ ਹੈ ਮਰਦੀ ਵੀ ਰਹਿੰਦੀ ਹੈ ਪਰ ਆਪ ਨਰਾਲਾ ਹੀ ਹੈ ਆਪ ਨਾ ਜੰਮਦਾ ਨਾ ਮਰਦਾ ਆਪ ਜੰਮਦਾ ਮਰਦਾ ਨਹੀਂ ਆ ਸਰੀਰ ਜੰਮਦਾ ਮਰਦਾ ਰਹਿੰਦਾ ਇਹਦੀ ਉਤਪਤ ਪਰਲੋ ਹੁੰਦੀ ਰਹਿੰਦੀ ਹੈ ਸਰੀਰ ਦੀ ਉਤਪਤ ਪਰਲੋ ਹੁੰਦੀ ਰਹਿੰਦੀ ਹੈ ਧਰਮਸ਼ਾਲਾ ਦੀ ਉਤਪਤ ਪਰਲੋ ਹੁੰਦੀ ਰਹਿੰਦੀ ਹੈ ਪਰ ਜੀਵ ਦੀ ਨਹੀਂ ਹੁੰਦੀ ਵਿੱਚ ਰਹਿਣ ਵਾਲੇ ਦੀ ਤੁਰਤ ਪਰ ਲੋ ਹੁੰਦੀ ਆਪ ਨਿਰਾਲਾ ਆ ਵੱਖਰਾ ਰਹਿੰਦਾ ਬਣਿਆ ਇਹਦਾ ਆਪਣਾ ਵਜੂਦ ਵੱਖਰਾ ਹੀ ਬਣਿਆ ਰਹਿੰਦਾ ਨਿਰਾਲਾ ਦਾ ਅਰਥ ਵੱਖਰਾ ਹੁੰਦਾ ਜੀ ਵੱਖਰਾ ਹੀ ਹੁੰਦਾ ਨਿਰਾਲਾ ਅੱਡ ਰਹਿੰਦਾ ਪਰ ਲੋ ਅਸਲ ਨਹੀਂ ਹੁੰਦਾ ਜੀ ਤੇ ਤੇ ਇਹ ਜਪਜੀ ਸਾਹਿਬ ਵਾਲੀ ਉਹ ਪੰਕਤੀ ਆ ਗਈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਹਾਂ ਹਾਂ ਹਾਂ ਇੱਥੇ ਧਰਤੀ ਦਾ ਅਰਥ ਬਾਹਰਲੀ ਅਰਥ ਨਹੀਂ ਹੈ ਤੇ ਇੱਥੇ ਸਰੀਰ ਹੈ ਜੀ ਹਾਂ ਸਰੀਰ ਧਰਤੀ ਹੋਈ ਹੈ ਠੀਕ ਹੈ ਇਹ ਜੜ ਦੇ ਵਿੱਚ ਇੱਕ ਚੇਤਨ ਵੀ ਬਣਾਇਆ ਹੋਇਆ ਸਰੀਰ ਉਹ ਧਰਮਸਾਲ ਹੈ ਜੀ ਹੋਰ ਆ ਕਹਿੰਦੇ ਠੀਕ ਹੈ ਉਹ ਧਰਮਸਾਲ ਹੈ ਜੀ ਉਹ ਧਰਮਸਾਲ ਹੈ ਪਰ ਜਿਹੜੀ ਧਰਤੀ ਹੈ ਇਹ ਤਾਂ ਉਤਪਰ ਪਰਲ ਹੁੰਦੀ ਰਹਿੰਦੀ ਹੈ ਪਰ ਜਿਹੜਾ ਔਰਾ ਹੈਗਾ ਉਹ ਨਹੀਂ ਹੁੰਦਾ ਉਹ ਰਹਿੰਦਾ ਹੈ ਇਸ ਤਰ੍ਹਾਂ ਹੀ ਹਾਂ ਉਹ ਨਹੀਂ ਆਪਣਾ ਖੇਲ ਕੀਆ ਸਭ ਥਾਈ ਕਲਾ ਖਿੱਚ ਤਾਹਾਂ ਦਾ ਆ ਜਿਹੜਾ ਮਨ ਹੈ ਨਾ ਪਵਨ ਮਨ ਨੂੰ ਕਿਹਾ ਪਵਨ ਮਨ ਨੇ ਖੇਲ ਕੀਆ ਸਭ ਸਾਈ ਸਾਰੇ ਜਗ੍ਹਾ ਖੇਲ ਬਣਨੇ ਕੀ ਖੇਲਦਾ ਹੀ ਰਿਹਾ ਉਹ ਮਨ ਕਰਕੇ ਖੇਲਦਾ ਰਿਹਾ ਆਪ ਨਹੀਂ ਖੇਲਦਾ ਰਿਹਾ ਧਿਆਨ ਸੁਰਤ ਕਰਕੇ ਖੇਲਦਾ ਰਿਹਾ ਆਪ ਨਹੀਂ ਖੇਲਦਾ ਰਿਹਾ ਆਪ ਕੋ ਜਗ੍ਹਾ ਰਿਹਾ ਸਾਈ ਕਲਾ ਖਿੰਚੀ ਜਦ ਕਲਾ ਖਿੱਚ ਲੈਂਦਾ ਮਨ ਦੇ ਵਿੱਚੋਂ ਆਪਣਾ ਧਿਆਨ ਖਿੱਚ ਲੈਂਦਾ ਆਪਣੀ ਸ਼ਕਤੀ ਖਿੱਚ ਲੈਂਦਾ ਤਾਂ ਦਾ ਫਿਰ ਢੇਰੀ ਹੋ ਜਾਂਦਾ ਉਹ ਉਹ ਜਿਹੜਾ ਬੰਦਾ ਹੈ ਨਾ ਫਿਰ ਬੰਦਾ ਢੇਰੀ ਹੋ ਜਾਂਦਾ ਮਨ ਰੂਪੀ ਬੰਦਾ ਢਹਿ ਜਾਂਦਾ ਫਿਰ ਉਹ ਜੇ ਧਿਆਨ ਬਾਹਰ ਖਿੱਚ ਲੈਂਦਾ ਫਿਰ ਮਨ ਰਹਿੰਦਾ ਹੀ ਨਹੀਂ ਅਨਗੁਪਤ ਹੋ ਜਾਂਦਾ ਵਿੱਚੇ ਬੰਗਲਾ ਵਿੱਚੇ ਗੁਪਤ ਹੋ ਜਾਂਦਾ ਇਹਦੇ ਪਵਨੇ ਸ਼ਬਦਾਰਥ ਆਪਾਂ ਹਵਾ ਨਹੀਂ ਕਰ ਸਕਦੇ ਕਿਉਂਕਿ ਹਵਾ ਤਾਂ ਜੜ ਹੈ ਜੀ ਹਵਾ ਦਾ ਜੜ ਹੈ ਉਹ ਕਿਵੇਂ ਖੇਲੂ ਜੋ ਟਿਕਦਾ ਨਹੀਂ ਨਾ ਟਿਕਾਉ ਨਹੀਂ ਜਿਹਦੇ ਵਿੱਚ ਉਹਨੂੰ ਪਵਨਾ ਕਹਿੰਦੇ ਨੇ ਨਾ ਹਵਾ 'ਚ ਟਿਕਾਉ ਹੈ ਨਾ ਮਨ ਦੇ ਵਿੱਚ ਟਿਕਾਉ ਹੈ ਜਿਹੜਾ ਆਪਣੇ ਮੂਲ ਨਾਲ ਅੱਡ ਹੋ ਜਾਂਦਾ ਉਹ ਪਵਨ ਔਰ ਟਿਕਦਾ ਨਹੀਂ ਜਿਵੇਂ ਮੈਂ ਆਪਣੇ ਮੂਲ ਨੂੰ ਸਾਚੇ ਤੋਂ ਅੱਡ ਹੋਇਆ ਪਵਨ ਮਾਇਆ ਜੜ ਇਹ ਸੱਚ ਤੋਂ ਅੱਡ ਹੋ ਕੇ ਪਵਨਾ ਸੱਚਾ ਬਣਿਆ ਇਹ ਸੱਚ ਤੋਂ ਅੱਡ ਹੋਇਆ ਉਹ ਸੱਚੇ ਤੋਂ ਅੱਡ ਹੋਇਆ ਸੱਚੇ ਦੇ ਪਵਨਾ ਪਿਆ ਇਹ ਕੀ ਹੈਗਾ ਇਹ ਇਹ ਹਵਾ ਹੈ ਕਿ ਇਹ ਮਨ ਹੈ ਮਨ ਸੱਚੇ ਤੋਂ ਪਵਨਾ ਸੱਚਾ ਅੰਦਰਲਾ ਨਾ ਅੰਦਰਲੇ ਤੋਂ ਅੱਡ ਹੋਇਆ ਹੈ ਮਨ ਠੀਕ ਹੈ ਪਵਨੇ ਤੇ ਜਲ ਹੋਏ ਇਹ ਜਲ ਕਿੱਥੋਂ ਆ ਗਿਆ ਜਲ ਗਿਆਨ ਰਾਮੂਦ ਰਾਮੂਦ ਤੋਂ ਆਊਗਾ ਕ੍ਰਿਸ਼ਨ ਦੀ ਅਗ ਭਜਾਉਣ ਨੂੰ ਉਹਨੇ ਨਹੀਂ ਗੱਲ ਪੈਦਾ ਕਰਨਾ ਹੁਣ ਕੰਨਾਂ ਨਾਲ ਸੁਣ ਕੇ ਮਨ ਬੁੱਧੀ ਨੇ ਪੈਦਾ ਕਰਨਾ ਗੱਲ ਹੁਣ ਚਲ ਤੇ ਤ੍ਰਿਭਵਨ ਸਾਜਿਆ ਇਹ ਕੀ ਹੈ ਜਾਇਆ ਜਾਲ ਹੋ ਜਾ ਤ੍ਰਿਭਵਨ ਦਾ ਜਿਹਦਾ ਤਮੋ ਗੁਣੀ ਗਿਆਨ ਲੈਂਦਾ ਵਿੱਚੋਂ ਮਾਇਆ ਚੋਂ ਤਾਂ ਤਮੋ ਗੁਣੀ ਵਿਚਾਰ ਹੋ ਗਏ ਜੇ ਰਜੋ ਗੁਣੀ ਗਿਆਨ ਲੈਂਦਾ ਤਾਂ ਰਜੋ ਗੁਣੀ ਹੋ ਗਏ ਤਮ ਸਤੋ ਗੁਣੀ ਲੈਂਦਾ ਸਤੋ ਗੁਣੀ ਹੋ ਗਿਆ ਤ੍ਰਿਭਵਨ ਹੋ ਗਿਆ ਇਹਦਾ ਹਾਂਜੀ ਭਾਰ 18 ਮਾਲਣੀ ਤੇਰੀ ਚੌਰ ਟੁਲੇ ਪਵਣਾ ਲੈ ਫੇਰੀ ਚੰਦ ਸੂਰਜ ਦੋਇ ਦੀਪਕ ਰਾਖੇ ਸਸੀ ਘਰੀ ਸੂਰ ਸਮਾਇੰਦਾ ਭਾਰ 18 ਮਾਲਣ ਤੇਰੀ ਆ ਜਿਹੜਾ ਤੇਰਾ 18 ਭਾਰ ਨੇ ਕਹਿੰਦੇ ਮਾਲਣੀ ਤੇਰੀ ਅਸਲ 'ਚ 8 ਤੇ ਰਹਿਣ ਦੀ ਗੱਲ ਹੈ 8 ਗੁਣਾਂ ਦੇ ਵਿੱਚ ਰਹਿਣ ਦੀ ਗੱਲ ਹੈ ਇਹ ਤਾਂ 18 ਭਾਰ ਕਹਿੰਦੇ ਨੇ ਨਾ ਉਹ ਇਹਨਾਂ ਨੇ ਗਲਤ ਅਰਥ ਕੀਤੇ ਨੇ ਅੱਠਾਂ ਦੇ ਨਾਲ ਲੈਣ ਦੀ ਚੋਂ ਤੇਰੇ ਤੇ ਬੋਝ ਹੈ ਅੱਠਾਂ ਹੀ ਦੇ ਵਿੱਚ ਵਿਚਰਨਾ ਅੱਠਾਂ ਗੁਣਾ ਦੇ ਬਾਅਦ ਨਹੀਂ ਜਾਣਾ ਇਹ ਖਰਕਾ ਪੈਕੜ ਤਾਂ ਛੁੱਟੇ ਜਾ ਉੱਪਰ ਲਾਦਾ ਇਹ ਲੱਦ ਕੇ ਰੱਖਣੇ ਨੇ ਅੱਠੇ ਗੁਣ ਆਪਣੇ ਉੱਤੇ ਨਿਰਵੈ ਰਹਿਣਾ ਜੇ ਨਿਰਵੈ ਰਹੇਗਾ ਨਿਰਭਉ ਵੀ ਹੋ ਜਾਏਗਾ ਜੇ ਨਿਰਵੈ ਰਹੇਗਾ ਤਾਂ ਸਾਲ ਮੂਰਤ ਵੀ ਹੋ ਜਾਏਗਾ ਜੇ ਨਿਰਵੈ ਰਹੇਗਾ ਤਾਂ ਅਜੂਨੀ ਵੀ ਹੋ ਜਾਏਗਾ ਤਿੰਨਾਂ ਦੀ ਪ੍ਰਾਪਤੀ ਨਿਰਵੈ ਨਿਰਵੈਤਾ ਵਿੱਚ ਹੈ ਜੇ ਨਿਰਵੈ ਨਹੀਂ ਹੁੰਦਾ ਤਿੰਨਾਂ ਦੀ ਪ੍ਰਾਪਤੀ ਹੋਣੀ ਹੋਣੀ ਤਿੰਨੇ ਗੁਣਾਂ ਦੀ ਪ੍ਰਾਪਤੀ ਨਹੀਂ ਬਾਕੀ ਤੇਰੇ ਕੋ ਹੈਗੀਆਂ ਨੇ ਮਰਦਾ ਤੂੰ ਹੈ ਹੀ ਨਹੀਂ ਜੋਤ ਮਰਦੀ ਹੁੰਦੀ ਉਹਦੀ ਫਿਰ ਆਪੇ ਅਕਾਲ ਮੂਰਤ ਪਾਣ 18 ਇਹ ਇਹ ਬੋਝ ਆ ਰਿਤੇ ਹੁਣ 18 ਠਾਈ ਗੁਣਾਂ ਚ ਟਿਕਿਆ ਰਹਿ ਆਲਣੀ ਤੇਰੀ ਇਹੀ ਤੇਰੀ ਮਾਲਾ ਇਹੀ ਫੇਰਨੀ ਆ ਬਾਰ-ਬਾਰ ਠਾਂ ਗੁਣਾਂ ਦੀ ਮਾਲਾ ਫੇਰੀ ਜਾ ਇਹ ਮਾਲਾ ਅੱਠਾਂ ਗੁਣਾਂ ਦੀ ਮਾਲਾ ਇਹ ਫੇਰੀ ਜਾਣੀ ਹੈ ਅੱਠਾਂ ਗੁਣਾਂ ਤੋਂ ਬਾਹਰ ਨਹੀਂ ਜਾ ਸਕਦਾ ਇਹ ਸਤ ਸੰਤੋਖ ਦਾ ਦਾਇਰਾ ਹੈ ਤੋਖ ਇਹਦਾ ਬੋਝ ਆ ਜੇ ਬਾਹਰ ਚਲਾ ਗਿਆ ਖਤਰਾ ਹੈ ਬਾਹਰ ਦਾ ਖਤਰਾ ਹੈ ਜਿਹੜਾ ਖਤਰਾ ਹੈ ਭੈ ਬਿਨ ਭਗਤਨ ਹੋਏ ਤੇਰੀ ਇਹ ਭੈ ਦਾ ਹੀ ਭਾਰ ਹੈ ਤੇਰੇ ਤੇ ਹਾਲ ਅਠਾ ਹੈ ਲੜੀ ਤੇਰੀ ਇਹੀ ਮਾਲਾ ਤੇਰੀ ਚੌਰ ਢੋਲੇ ਪਵਣਾ ਲੈ ਤੇਰੀ ਬਸ ਤੇਰੇ ਸਿਰ ਤੇ ਚੌਰ ਜਿਹੜਾ ਢੁੰਦਾ ਰਹੂ ਉਹ ਪਵਣਾ ਤੇਰਾ ਮਨ ਤੇਰੇ ਤੇ ਚੌਰ ਕਰਦਾ ਰਹੂ ਜੇ ਬੁੱਧੀ ਹੀ ਗੁਣਾ ਦੇ ਵਿੱਚ ਟਿਕੀ ਰਹੇ ਬਾਹਰ ਜਾਵੇ ਨਾ ਫਿਰ ਜਿਹੜਾ ਮਨ ਸਿਰ ਦੇ ਉੱਤੇ ਜਿਵੇਂ ਚੌਰ ਹੈ ਐਂ ਹੈ ਤੇਰੇ ਫੇਰੀ ਹਾਂ ਚਾਰੇ ਪਾਸੇ ਫੇਰੀ ਵੀ ਲੈਂਦਾ ਪ੍ਰਕਰਮਾ ਵੀ ਕਰਦਾ ਅਰ ਕੁਰਬਾਨੇ ਵੀ ਜਾਂਦਾ ਹੂੰ ਕੁਰਬਾਨੇ ਜਾਉਂ ਹੂੰ ਕੁਰਬਾਨੇ ਜਾਉਂ ਤੇਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇਨਾ ਕਿਉਂ ਸਦ ਕੁਰਬਾਨੇ ਜਾਉਂ ਚੌਰ ਟੁਲੇ ਫੇਰੀ ਹੈ ਚੰਦ ਸੂਰਜ ਦੋਏ ਦੀਪਕ ਰੱਖੇ ਚੰਦ ਬਾਹਰ ਚਿੱਤ ਦੋਏ ਦੀਵੇ ਅੰਦਰ ਹੀ ਰੱਖੇ ਹੋਏ ਨੇ ਉਹ ਦੋਏ ਦੀਵੇ ਅੰਦਰ ਹੀ ਪਏ ਨੇ ਸਦੀ ਘਰ ਸੂਰ ਮਾਇੰਦਾ ਔਰ ਜਿੱਥੇ ਸਖੀ ਉੱਥੇ ਸੂਰਜ ਚੜਿਆ ਆ ਸਸੀ ਘਰ ਸੂਰ ਫੇਰ ਸਸੀ ਘਰ ਸੂਰ ਸਮਾਇਆ ਜਦ ਦੋ ਦੀਵੇ ਇਕੱਠੇ ਹੋ ਗਏ ਪਰ ਫੇਰ ਦੋਹਾਂ ਦੀਵਿਆਂ ਦੀ ਲੋੜ ਜਿਹੜੀ ਲਾਈਟ ਹੈ ਦੋਹਾਂ ਦੀਵਿਆਂ ਦੀ ਇਕੱਠੀ ਲਾਈਟ ਹੈ ਉਹ ਸੂਰਜ ਹੋ ਗਿਆ ਸੂਰਜ ਦਾ ਚਾਨਣਾ ਹੋ ਗਿਆ ਨਹੀਂ ਤਾਂ ਸਸੀ ਦਾ ਚਾਨਣਾ ਸੀ ਫਿਰ ਗੁਰ ਗਿਆਨ ਘਟ ਬੜਿਆ ਜਿਹੜਾ ਗਿਆਨ ਸੀ ਉਹ ਅੱਗ ਫੜ ਗਿਆ ਸਸੀਕਾਰ ਸੂਰ ਵਸੈ ਮਿਟੇ ਅੰਧੇਰਾ ਇਹ ਵੀ ਆਉਂਦਾ ਆਪਣੇ ਕੋਲ ਇੱਥੇ ਆ ਕੇ ਦਾ ਨਾਸ ਹੋ ਜਾਂਦਾ ਠੀਕ ਹੈ ਇੱਥੇ ਵੀ ਕੀ ਹੈ ਚੰਦ ਸੂਰਜ ਦੋ ਦੀਪਕ ਰੱਖੇ ਸੱਸੀ ਘਰ ਸੂਰ ਸਮਾਇੰਦਾ ਸੱਸੀ ਸੂਰ ਦੇ ਘਰ ਚ ਸਮਾਉਂਦਾ ਕਿ ਸੂਰ ਸੱਸੀ ਵੀ ਦੇ ਘਰ ਚ ਸਮਾਉਂਦਾ ਕਿਉਂਕਿ ਸੱਸੀ ਦਾ ਤਾਂ ਘਰ ਕੋਈ ਹੈ ਹੀ ਨਹੀਂ ਸੂਰ ਦਾ ਹੀ ਘਰ ਹੈ हे ਪ੍ਰਭੂ ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਅੱਗੇ ਫੁੱਲ ਭੇਂਟਾ ਕਰਨ ਵਾਲੀ ਤੇਰੀ ਮਾਲਣ ਹੈ ਜਿਹੜੀ ਹਵਾ ਫੇਰੀਆਂ ਲੈਂਦੀ ਹੈ ਭਾਵ ਹਰ ਪਾਸੇ ਚੱਲਦੀ ਹੈ ਉਸ ਹਵਾ ਦਾ ਮਾਨੋ ਚੌਰ ਤੇਰੇ ਉੱਤੇ ਝੁੱਲ ਰਿਹਾ ਹੈ ਆਪਣੇ ਜਗਤ ਮਹਿਲ ਵਿੱਚ ਤੂੰ ਆਪ ਹੀ ਚੰਦ ਅਤੇ ਸੂਰਜ ਮਾਨੋ ਦੋ ਦੀਵੇ ਜਗਾ ਰੱਖੇ ਹਨ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ ਕਿ ਸੂਰਜ ਦੇ ਘਰ ਵਿੱਚ ਚੰਦਰਮਾ ਸਮਾਇਆ ਹੋਇਆ ਹੈ ਇਹਦਾ ਮਤਲਬ ਹੈ ਭਾਵ ਸਾਗਰ ਦੇ ਵਿੱਚ ਹੈ ਉਹ ਭਵ ਸਾਗਰ ਦੇ ਅੰਦਰ ਹੈ ਫਿਰ ਉਹ ਭਵ ਸਾਗਰ ਦੇ ਵਿੱਚ ਹਵਾ ਚੱਲਦੀ ਹੈ ਜੇ ਹਵਾ ਨੂੰ ਲੱਗਦੀ ਹੈ ਤਾਂ ਉਹਦਾ ਆਕਾਰ ਵੀ ਬਹੁਤ ਛੋਟਾ ਹੈ ਭਵ ਸਾਗਰ ਦੇ ਵਿੱਚ ਕਿਸੇ ਮੰਦਰ ਮੰਦਰ 'ਚ ਬੈਠਾ ਹੈ ਉੱਥੇ ਹੀ ਦੋ ਦੀਵੇ ਪਏ ਨੇ ਜੇ ਹਵਾ ਚੱਲਦੀ ਹੈ ਉੱਥੇ ਤਾਂ ਹਵਾ ਪੌਣ ਪਾਣੀ ਹੁੰਦੀ ਨਹੀਂ ਗੁਰਬਾਣੀ ਕਹਿੰਦੀ ਹੈ ਤੇ ਇਹ ਗੱਲ ਹੈ ਉੱਥੇ ਪੌਣ ਪਾਣੀ ਕਿੱਥੇ ਹੁੰਦੀ ਹੈ ਸੂਰਜ ਤਾਂ ਵਿੱਚ ਸਮਾ ਗਿਆ ਅਸੀਂ ਘਰ ਸੂਰਜ ਸਮਾਏ ਦਾ ਚੰਦਰਮਾ ਸੂਰਜ ਦਾ ਇੱਕ ਜਗ੍ਹਾ ਹੋ ਗਏ ਤੇ ਧਰਤੀ ਕਿੱਥੇ ਰਹਿ ਗਈ ਕਿਹਦੀ ਗੱਲ ਕਰ ਰਿਹਾ ਹੈ ਅੱਜ ਤੱਕ ਖਿਲਾਫ ਗੱਲ ਕਰਤੀ ਹੈ ਨਾ ਸਾਰੀ ਗੁਰਬਾਣੀ ਨੂੰ ਇੱਕ ਪੁੱਛ ਤੇ ਟੰਗ ਕੇ ਅਰਥ ਕਰਤੇ ਜਿਹੜਾ ਸਸੀ ਹੈ ਉਹ ਤਾਂ ਤ੍ਰਿਕੁਟੀ 'ਚ ਵੱਸਦਾ ਉਹਨੇ ਅੱਗੇ ਸੂਰ ਦੇ ਘਰ ਆ ਕੇ ਉਹਦੇ ਵਿੱਚ ਸਮਾਉਣਾ ਜਿੱਦੇ 'ਚ ਆ ਗਿਆ ਉਹ ਇਹਨੂੰ ਨੂੰ ਕੁਝ ਵੀ ਨਹੀਂ ਪਤਾ ਇਹ ਜਿਹੜੀ ਹਵਾ ਦੀ ਗੱਲ ਕਰਦਾ ਉਹ ਹਵਾ ਕਿਹੜੀ ਦੀ ਗੱਲ ਕਰਦਾ ਇਹ ਇੱਥੇ ਐ ਪੜਾਂਗੇ ਸਸੀ ਘਰੀ ਸੂਰ ਸੂਰ ਦੇ ਘਰ ਵਿੱਚ ਆ ਕੇ ਸਮਾ ਗਿਆ ਫਿਰ ਕਰਕੇ ਸਸੀ ਛੋਟਾ ਸੂਰਜ ਬੜਾ ਹੈ ਇਹ ਤਾਂ ਇਧਰੋਂ ਵੀ ਨਹੀਂ ਇਹਨਾਂ ਇਹ ਕਾਮਨ ਸੈਂਸ ਐਨੀ ਵੀ ਨਹੀਂ ਇਹਨਾਂ ਨੇ ਜਟਾਈ ਵੀ ਵੱਡਾ ਕੌਣ ਹੈ ਛੋਟਾ ਕੌਣ ਹੈ ਚਲੋ ਵੱਡੇ ਛੋਟੇ ਹੀ ਛੱਡੋ ਜੇ ਸੂਰਜ ਤੇ ਚੰਦਰਮਾ ਇੱਕ ਦਿਨ ਇਕੱਠੇ ਆ ਜਾਣ ਆਕਾਸ਼ 'ਚ ਚੰਦਰਮਾ ਲਾਈਟ ਸੂਰਜ ਦੀ ਸਮਾ ਜਾਂਦੀ ਹੈ ਚੰਦਰਮਾ ਦੀ ਲਾਈਟ ਨਹੀਂ ਦੀਦੀ ਸੂਰਜ ਦੀ ਹੁੰਦੀ ਹੈ ਆਪੇ ਸਮਾ ਗਿਆ ਇਹਦੀ ਸੈਂਸ ਹੈ ਨਾ ਕਾਮਨ ਸੈਂਸ ਹੈ ਨਾ ਸਾਇੰਸ ਦਾ ਪਤਾ ਕਾਸੇ ਦਾ ਵੀ ਨਹੀਂ ਪਤਾ ਇਹਨਾਂ ਨੂੰ ਤਾਂ ਕਿ ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਇਆ ਹੋਇਆ ਹੈ ਸੂਰਜ ਦੀਆਂ ਕਿਰਨਾਂ ਚੰਦਰਮਾ ਵਿੱਚ ਪੈ ਕੇ ਚੰਦਰਮਾ ਨੂੰ ਰੋਸ਼ਨੀ ਦੇ ਰਹੀਆਂ ਹਨ ਇਹ ਦੁਨਿਆਵੀ ਗੱਲ ਕਰਤੀ ਬਾਹਰ ਦੀ ਸਾਰੀ ਉਹ ਅੰਦਰਲੀ ਕੀ ਗੱਲ ਹੈ ਸਮਾਉਣਾ ਕਿੱਥੇ ਗਿਆ ਸਮਾਉਣ ਦਾ ਮਤਲਬ ਇਹ ਥੋੜਾ ਹੀ ਹੁੰਦਾ ਜਿਵੇਂ ਇਹਨਾਂ ਨੇ ਕੀਤਾ ਇਹ ਤਾਂ ਬੇਕੂਫ ਆਦਮੀ ਸੀਗੇ ਅੱਖ ਪਤਾ ਦੀ ਐਵੇਂ ਚਾਹਲ ਕੇ ਉਹ ਬਹਿ ਕੇ ਅਰਥ ਕਰਨ ਸਾਇੰਸ ਦੇ ਹਿਸਾਬ ਨਾਲ ਵੀ ਅਰਥ ਨਹੀਂ ਸਹੀ ਹੋ ਸਕਦਾ ਕਿਸੇ ਤਰੀਕੇ ਨਾਲ ਅਰਥ ਨਹੀਂ ਹਨ ਇਹਨਾਂ ਦੇ ਹਾਂਜੀ ਪੰਖੀ ਪੰਚ ਉਡਰਿ ਨਹੀਂ ਧਾਵੈ ਖਫਲਿਓ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖੀ ਸਹਿਜ ਰਵੈ ਗੁਣ ਗਾਵੈ ਹਰਿ ਰਸ ਚੋਗ ਚੁਗਾਇੰਦਾ ਪੰਖੀ ਪੰਚ ਉਡਰ ਨਹੀਂ ਧਾਵੈ ਹੁਣ ਜਿਹੜਾ ਪੰਖੀ ਸੀ ਪੰਚ ਵੱਡਾ ਸ਼੍ਰਵਣੀ ਪੰਖੀ ਉਹ ਕੌਣ ਸੀ ਤਾਂ ਪੰਖੀ ਪੰਚ ਸੀ ਇੱਕ ਪੰਖੀ ਹੁੰਦਾ ਪੰਖੀ ਮਨ ਸੀ ਪੰਖੀ ਪੰਚ ਸੀ ਜਿਹੜਾ ਸੁਪਰੀਮ ਹੈ ਪੰਖੀਆਂ ਚੋਂ ਪੰਖੀਆਂ ਜੋ ਸੁਪਰੀਮ ਸੀਗਾ ਜਿਹੜਾ ਹੰਸ ਹੈ ਹੰਸ ਸੁਪਰੀਮ ਪੰਖੀ ਹੈ ਇਹਨੂੰ ਹੰਸ ਕੇ ਅੱਗੇ ਹੰਸਾ ਕਹਿਲਾ ਹੰਸ ਪੰਖੀ ਹੈ ਚਿਤ ਵੀ ਪੰਖੀ ਹੈ ਉਹ ਸੁਪਰੀਮ ਪੰਖੀ ਹੈ ਉਹ ਹੰਸ ਹੈ ਪੰਖੀ ਪੰਚ ਉਡਰ ਨਹੀਂ ਧਾਵੈ ਪਹਿਲਾਂ ਉੱਡਦਾ ਸੀ ਅੱਗੇ ਹੰਸ ਅਕੇਲਾ ਹੁਣ ਨਹੀਂ ਉੱਡਣਾ ਹੁੰਦੀ ਹੁਣ ਉੱਡਣ ਦੀ ਲੋੜ ਨਹੀਂ ਰਹੀ ਉਹਨੂੰ ਪੰਚ ਹੋ ਗਿਆ ਪੰਖੀ ਉਹ ਹੁਣ ਪਰਮਹੰਸ ਹੋ ਗਿਆ ਪੰਚ ਹੁੰਦਾ ਪਰਮਹੰਸ ਪਹਿਲਾਂ ਹੰਸ ਸੀ ਪੰਖੀ ਸੀ ਹੁਣ ਪਰਮਹੰਸ ਹੋ ਗਿਆ ਉਹ ਹੁਣ ਉੱਡਣਾ ਹੁਣ ਉੱਡਣ ਦੀ ਲੋੜ ਨਹੀਂ ਹੁਣ ਉਹ ਵਿਆਪੀ ਹੋ ਗਿਆ ਹਾਂਜੀ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇ ਜਦੋਂ ਪੰਖੀ ਪੰਜ ਹੋ ਜਾਂਦੇ ਨੇ ਪਰਮਹੰਸ ਹੋ ਜਾਂਦੇ ਨੇ ਫਿਰ ਉੱਡਣ ਦੀ ਲੋੜ ਨਹੀਂ ਰਹਿੰਦੀ ਨਾ ਉੱਡਦੇ ਨੇ ਨਾ ਕਿਸੇ ਪਾਸੇ ਨੂੰ ਭਾਈ ਨਾ ਕਰਦੇ ਨੇ ਉੱਡਰ ਨਹੀਂ ਤਾਵਾ ਨਾ ਤਾਉਂਦੇ ਨੇ ਨਾ ਉੱਡਦੇ ਨੇ ਸਫਲਿਓ ਬਿਰਖ ਫਿਰ ਉਹ ਸ੍ਰੇਸ਼ਟ ਫਲਾਂ ਵਾਲੇ ਬਿਰਖ ਦੇ ਉੱਤੇ ਅੰਮ੍ਰਿਤ ਫਲ ਪਾਵਾਂ ਅੰਮ੍ਰਿਤ ਫਲ ਦੀ ਪ੍ਰਾਪਤੀ ਕਰਦੇ ਨੇ ਸਫਲਿਓ ਬਿਰਖ ਕੀ ਹੈ ਸਫਲਿਓ ਬਿਰਖ ਸੇਸ ਫਲਾ ਨਾਲ ਭਰਿਆ ਹੋਇਆ ਬਿਰਖ ਉਹ ਕਿਹੜਾ ਉਹ ਸ਼ਬਦ ਗੁਰੂ ਹੈ ਉਹਦਾ ਸ਼ਬਦ ਦਾ ਬਿਰਖ ਹੈ ਸ਼ਬਦ ਰੂਪੀ ਬਿਰਖ ਹੈ ਉਹਦੇ ਨਾਲ ਜੁੜ ਜਾਂਦਾ ਉਹ ਤੋਂ ਹੀ ਰਸ ਲੈਂਦੇ ਰਹਿੰਦੇ ਨੇ ਉਹਦਾ ਚੋਗਾ ਚੁਕਦੇ ਨੇ ਉਹਦੇ ਤੇ ਜੁੜੇ ਰਹਿੰਦੇ ਨੇ ਸਫਲਿਓ ਬਿਰਖ ਫਲ ਪਾਵਾਂ ਅੰਮ੍ਰਿਤ ਫਲਾਂ ਦੀ ਪ੍ਰਾਪਤੀ ਕਰਦੇ ਰਹਿੰਦੇ ਨੇ ਗੁਰਮੁਖੀ ਸਹਿਜ ਰਬੈ ਗੁਣ ਗਾਵੇ ਸਾਡਾ ਸਚੋਗ ਜੁਗਾਇਣ ਦਾ ਉੱਥੇ ਗੁਰਮੁਖੀ ਜਿਹੜਾ ਹੈਗਾ ਸਹਿਜ ਅਵਸਥਾ ਚ ਟਿਕੀ ਹੋਈ ਅਵਸਥਾ ਚ ਰਵੈ ਗੁਣ ਗਾਵੇ ਰਵਿਆ ਰਹਿੰਦਾ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ ਉਹਦਾ ਮਨ ਸ਼ਬਦ ਦੇ ਨਾਲ ਟਿਕਮਿਕ ਕਰਦਾ ਗੁਣ ਗਾਵਾ ਨਾਲੇ ਗੁਣ ਗਾਉਂਦਾ ਰਹਿੰਦਾ ਹਰ ਰਸ ਚੋਗ ਜੋ ਹਰ ਰਸ ਦਾ ਚੋਗਾ ਚੁਗਦਾ ਰਹਿੰਦਾ ਔਰ ਲੋਕਾਂ ਨੂੰ ਚੁਗਾਉਂਦਾ ਰਹਿੰਦਾ ਚੋਗ ਚੁਗਾਏ ਦਾ ਹਰ ਰਾਹ ਦਾ ਜਿਹੜਾ ਹੈ ਚੋਗਾ ਲੋਕਾਂ ਨੂੰ ਚੁਗਾਉਂਦਾ ਰਹਿੰਦਾ ਆ ਫੋਨ ਗਾਉਣਾ ਇਹ ਹਰ ਰਾਹ ਚੋਗ ਚੁਗਾਉਣਾ ਹੀ ਹੈ ਜਿਹੜੀ ਗੁਰਬਾਣੀ ਰਚੀ ਹੈ ਹਰ ਰਾਹ ਚੋਗ ਚੁਗਾਇਆ ਦੁਨੀਆ ਨੂੰ ਹਰ ਰਾਹ ਦਾ ਚੋਗਾ ਬਖੇਰਿਆ ਹੈ ਦੁਨੀਆ ਨੂੰ ਹਾਂਜੀ ਸੁਣਿਓ ਬਿਰਖ ਇਹ ਉਹੀ ਹੈ ਬਿਰਖੇ ਹੇਠ ਸਭ ਜੰਤ ਇਕੱਠੇ ਹੈ ਜੀ ਹਾਂ ਬਿਰਖੇ ਹੇਠ ਜਨਤਾ ਇਕੱਠੇ ਜਦੋਂ ਸਫਲ ਹੋ ਜਾਂਦਾ ਜੀਵ ਫਿਰ ਇਹ ਬਿਰਖ ਦੇ ਅੰਮ੍ਰਿਤ ਫਲ ਪਾਉਣ ਦੇ ਕਾਬਿਲ ਹੋ ਜਾਂਦਾ ਹੈ ਦੇਖ ਲੈਂਦਾ ਬਿਰਖ ਤੇ ਬਹਿ ਜਾਂਦਾ ਫਿਰ ਬਿਰਖ ਨਾਲ ਜੁੜ ਜਾਂਦਾ ਬਿਰਖ ਤੋਂ ਫਲ ਖਾਣ ਲੱਗ ਜਾਂਦਾ ਪਹਿਲਾਂ ਮਾਇਆ ਦੇ ਫਲ ਖਾਂਦਾ ਪਹਿਲਾਂ ਵਿਖਿਆ ਫਲ ਖਾਂਦਾ ਹਾਂਜੀ ਝਿਲ ਮਿਲ ਝਿਲਕੇ ਚੰਦ ਨਾ ਤਾਰਾ ਸੂਰਜ ਕਿਰਨ ਨਾ ਬਿਜਲੀ ਰਗੈਣਾਰਾ ਇਕੱਠੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਾ ਮਨੀ ਭਾਇਨ ਦਾ ਅੰਦਰ ਰੋਸ਼ਨੀ ਤਾਂ ਹੋ ਰਹੀ ਹੈ ਚਲ ਕਰ ਪਰ ਚੰਦ ਤਾਰਾ ਕੋਈ ਨਹੀਂ ਬਿਨਾਂ ਚੰਦ ਤਾਰੇ ਤੇ ਰੋਸ਼ਨੀ ਹੋ ਰਹੀ ਹੈ ਚਲ ਮਿਲ ਚਲਕਾ ਚੰਦਨ ਤਾਰਾ ਅੱਗੇ ਤੋਂ ਅੱਗੇ ਗਿਆਨ ਮਿਲ ਰਿਹਾ ਅੱਗੇ ਤੋਂ ਅੱਗੇ ਰੋਸ਼ਨੀ ਮਿਲ ਰਹੀ ਹੈ ਪਰ ਚੰਦ ਤਾਰਾ ਕੋਈ ਨਹੀਂ ਉੱਥੇ ਸੂਰਜ ਕਿਰਨ ਨਾ ਸੂਰਜ ਦੀ ਕਿਰਨ ਨਾ ਪਿੱਛੇ ਲਗਾਉਣ ਵਾਲਾ ਨਾ ਆਕਾਸ਼ ਦੇ ਵਿੱਚ ਕੋਈ ਬਿਜਲੀ ਚਮਕਦੀ ਹੈ ਰੋਸ਼ਨੀ ਕਾਦੀ ਹੋ ਰਹੀ ਹੈ ਜਿੱਥੇ ਹੁਣ ਸੂਰਜ ਕਿਰਨ ਹੈ ਨਹੀਂ ਬਿਜਲੀ ਨਹੀਂ ਆਕਾਸ਼ ਉੱਥੇ ਉਹਨੇ ਹਵਾ ਕਿੱਥੋਂ ਪੈਦਾ ਕਰਤੀ ਹਵਾ ਕਿਵੇਂ ਚਲੀ ਗਈ ਸੀ ਉੱਥੇ ਤੇ ਜਿਹੜਾ ਜੇ ਹਵਾ ਕਹਿੰਦਾ ਹੈ ਚੰਦ ਉੱਥੇ ਹੈ ਅਤ ਕੁਝ ਵੀ ਨਹੀਂ ਇੱਥੇ ਤਾਂ ਚੰਦ ਤਾਰਾ ਹੈ ਉਹ ਨਹੀਂ ਉਹ ਪਿੱਛੇ ਚੰਦ ਤਾਰਾ ਇਹਨੇ ਬਾੜ ਕੇ ਦਿੱਤਾ ਸੀ ਉੱਥੇ ਸੂਰਜ ਤਾਂ ਹੈ ਨਹੀਂ ਨਾ ਸੂਰਜ ਦੀ ਕਿਰਨ ਵੀ ਨਹੀਂ ਜਾਂਦੀ ਸੂਰਜ ਤਾਂ ਸੂਰਜ ਨਾ ਵਿੱਚ ਲਗਾਉਣ ਵਾਲਾ ਨਾ ਆਕਾਸ਼ ਵਿੱਚ ਬਿਜਲੀ ਚਮਕਦੀ ਹੈ ਹਾਂਜੀ ਕਥੀ ਕਥੋਂ ਚਿਹਨ ਨਹੀਂ ਕੋਈ ਪੂਰ ਰਹਾ ਮਨੀ ਭਾਇੰਦਾ ਇਕੱਠੀ ਕਥਾ ਉਹ ਇਕੱਠ ਕਥਾ ਨੂੰ ਮੈਂ ਕਥਨ ਕਰ ਰਿਹਾ ਚਿੰਨ ਨਹੀਂ ਕੋਈ ਜਿਹਦਾ ਚਿੰਨ ਵਰਨ ਕੋਈ ਸਹੀ ਨਹੀਂ ਉਹਦੀ ਕਥਾ ਜਿਹਦੀ ਕੋਈ ਸ਼ਕਲ ਸੂਰਤ ਨਹੀਂ ਹੈ ਸੂਰ ਰਹਾ ਮਨ ਪਹੁੰਚਦਾ ਸਾਰਿਆਂ ਨੂੰ ਪੂਰਾ ਕਰ ਰਿਹਾ ਸਾਰਿਆਂ ਨੂੰ ਫੇਰ ਵੀ ਦਾਤਾਂ ਦੇ ਰਿਹਾ ਕੀ ਦੇ ਰਿਹਾ ਮਨ ਭਾਉਂਦੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਉਹ ਐਸਾ ਬਿਰਖਾ ਸਾਰਿਆਂ ਨੂੰ ਮਨ ਭਾਉਂਦੀਆਂ ਦਾਤਾਂ ਦੇ ਰਿਹਾ ਮਨ ਭਾਣੇ ਦਾ ਸੂਰਜ ਕਿਰਨ ਨਾ ਬਿਜਲੀ ਗੈਣਾਰਾ ਵੀ ਚਮਕ ਹਾਂ ਜਿਵੇਂ ਉਹਦੀ ਫਲੈਸ਼ ਵੱਜਦੀ ਹੈ ਬਿਜਲੀ ਦੀ ਫਰੀ ਸਾਹਿਬ ਨੇ ਵੀ ਇਹ ਸ਼ਬਦ ਵਰਤੇ ਆ ਬਿਜਲੀ ਜੇ ਹੁਣ ਬਿਜਲੀ ਹੈ ਨਹੀਂ ਗੈਣਾਰਾ ਹੈ ਚੰਦ ਸੂਰਜ ਹੈ ਦੀ ਉਹ ਪਿੱਛੇ ਜਿਹੜੀ ਉਹਨੇ ਉਹ ਕਰਤਾ ਵੀ ਉੱਥੇ ਹਵਾ ਚੱਲਦੀ ਹੈ ਉੱਥੇ ਚੌਰ ਹੁੰਦਾ ਉਹ ਕਿੱਥੋਂ ਆ ਗਏ ਆ ਉੱਥੇ ਤਾਂ ਵੀ ਨਹੀਂ ਹੈ ਕੁਝ ਉੱਥੇ ਚੰਦ ਸੂਰਜ ਕਿਵੇਂ ਚੱਲੇ ਗਏ ਇੱਥੇ ਇੱਥੇ ਚੰਦ ਸੂਰਜ ਇਕੱਠੇ ਨੇ ਉਹਨੇ ਉੱਥੇ ਬਾੜ ਕਿਵੇਂ ਲਏ ਅਗਲੀ ਪੰਕਤੀ ਦੇ ਵਿੱਚੇ ਕੱਢ ਦਿੱਤੇ ਉੱਤੇ ਚੰਦ ਸੂਰਜ ਨੇ ਗਾਂ ਦੀ ਭਗਤੀ ਕਹਿੰਦੀ ਹੈ ਉੱਥੇ ਚੰਦ ਸੂਰਜ ਹੈ ਨਹੀਂ ਨਾ ਤਾਰਾ ਕੋਈ ਚੰਦ ਨਾ ਤਾਰਾ ਨਾ ਚੰਦ ਦਾ ਤਾਰਾ ਇਹਨੇ ਚੰਦ ਸੂਰਜ ਉੱਥੇ ਕਿਵੇਂ ਚੱਲਦੇ ਸੀ ਹਾਂਜੀ ਪਸਰੀ ਕਿਰਨ ਜੋਤੀ ਉਜਿਆਲਾ ਕਰੀ ਕਰੀ ਦੇਖੇ ਆਪ ਦਇਆਲਾ ਅਨਹਦ ਰੁਣ ਘਰ ਸਦਾ ਧੁਨੀ ਨਿਰਭਉ ਕੈ ਘਰੀ ਵਾਇੰਦਾ ਅਸਲੀ ਕਿਰਨ ਕਿਰਨ ਦਾ ਪਸਾਰ ਹੈ ਉੱਥੇ ਜੋਤ ਹੋ ਜਿਆਰਾ ਉਹ ਅੰਦਰ ਹੀ ਜਿਹੜਾ ਗਿਆਨ ਦੀਆਂ ਕਿਰਨਾਂ ਦਾ ਹੈ ਗਿਆਨ ਦਾ ਜਿਆਰਾ ਹੋਰ ਉਜਾਰਾ ਹੈ ਗਿਆਨ ਦਾ ਦੀਵਾ ਜਲਦਾ ਨਾਮ ਦਾ ਦੀਵਾ ਉੱਥੇ ਨਾਮ ਦਾ ਚਾਨਣਾ ਉੱਥੇ ਗਿਆਨ ਦਾ ਚਾਨਣਾ ਉੱਥੇ ਪਸਰੀ ਕਿਰਨ ਕਿਰਨਾਂ ਗਾਂ ਤੇ ਗਾਂ ਗਿਆਨ ਫੈਲ ਰਿਹਾ ਹੈ ਜੋ ਗਿਆਨ ਫੈਲਦਾ ਕਰਨਾ ਗਾਂ ਤੇ ਗਾਂ ਪਰ ਸਰਦਾ ਹੀ ਪਸਾਰਾ ਹੋ ਰਿਹਾ ਗਿਆਨ ਚ ਜੋਤੀ ਹੋ ਜਾ ਰਹਾ ਕਿਰਨਾਂ ਦੀ ਜੋਤੀ ਜਗਦੀ ਹੈ ਗਿਆਨ ਦੀ ਜੋਤ ਜਗਦੀ ਹੈ ਪਿਆਰਾ ਹੋ ਰਿਹਾ ਚਾਨਣ ਹੋ ਰਿਹਾ ਸੁੰਦਰ ਤੇ ਲੋਕ ਦਾ ਚਾਨਣ ਹੋ ਰਿਹਾ ਕਰ ਕਰੇ ਦੇਖਾ ਆਪ ਦਿਆਲਾ ਆਪ ਦਇਆਲ ਚਾਨਣ ਕਰੀ ਜਾਂਦਾ ਚਾਨਣ ਵੀ ਪੈਦਾ ਆਪਣੇ ਅੰਦਰ ਆਪੇ ਕਰਦਾ ਚਾਨਣ ਦੇਖਦਾ ਵੀ ਆਪੇ ਚਾਨਣ ਚਾਨਣ ਪੈਦਾ ਵੀ ਕਰਦਾ ਚਾਨਣ ਨੂੰ ਦੇਖ ਕੇ ਖੁਸ਼ ਵੀ ਹੁੰਦਾ ਕਰਕੇ ਦੇਖੇ ਆਪ ਆਪਣਾ ਆਪਾ ਦੇਖਦਾ ਤੇ ਅੱਲਾ ਅਨਦਰ ਹੁਣ ਚੁਣ ਕਾਰ ਸਦਾ ਤੁਲੀ ਉੱਥੇ ਹੁਣ ਚੁਣਕਾਰ ਹੈ ਉੱਥੇ ਤੁਮਕਾਰ ਹੈ ਉੱਥੇ ਸ਼ਬਦ ਦਾ ਜਿਹੜਾ ਹੈ ਨਾ ਸ਼ਬਦ ਦਾ ਬਾਜਾ ਵੱਜਦਾ ਹੈ ਅਨਹਦ ਰੁਣ ਚੁਣਕਾਰ ਸਦਾ ਤੁਨ ਉੱਥੇ ਸ਼ਬਦ ਗੁਰੂ ਨਾਲ ਮਿਲਿਆ ਰਹਿੰਦਾ ਹੈ ਕੋ ਕੇ ਘਰ ਵਾਜਦਾ ਨਿਰਭਉ ਦੇ ਘਰ ਬੈਠ ਕੇ ਨਿਰਭਉ ਕੌਣ ਹੈ ਅੰਦਰ ਜਿਹੜਾ ਹਿਰਦਾ ਨਿਰਭਉ ਦਾ ਘਰ ਹੈ ਨਿਰਭਉ ਕਰਦੇ ਬੈਠ ਕੇ ਫਿਰ ਬਚਾਉਂਦਾ ਹੈ ਫਿਰ ਰਾਗਾਂ ਦੇ ਵਿੱਚ ਗੁਰਬਾਣੀ ਦੇ ਜਿਹੜਾ ਹੈ ਉਹਦੀ ਰਚਨਾ ਕਰ ਰਿਹਾ ਹੈ ਸਰੀਰ ਨੂੰ ਬਚਾਉਂਦਾ ਹੈ ਸਰੀਰ ਦੇ ਥਰੂ ਰਾਗ ਪ੍ਰਗਟ ਕਰਦਾ ਹੈ ਉਹ ਫਿਰ ਗੱਲ ਕਹੇਗਾ ਨਿਰਭਉ ਦੇ ਘਰ ਬੈਠ ਕੇ ਜੋ ਸੁਣਦਾ ਹੈ ਪਰ ਪੂਰਨ ਬ੍ਰਹਮ ਦੀ ਗੱਲ ਹੋ ਗਈ ਨਾ ਨਿਰਭਉ ਪੂਰਨ ਬ੍ਰਹਮ ਦਾ ਗੁਣ ਹੈ ਪੂਰਨ ਬ੍ਰਹਮ ਦੇ ਰੂਪ 'ਚ ਕਰੂਗਾ ਹੋਰ ਕਿਵੇਂ ਕਰੂਗਾ ਲਫ਼ਜ਼ ਲਫ਼ਜ਼ ਆਇਆ ਉਹ ਵਿਆਖਿਆ ਕਰ ਰਿਹਾ ਹੋਰ ਬਖਿਆਨ ਕਰ ਰਿਹਾ ਨਾਮ ਦਾ ਕੋਈ ਪਸਾਰਾ ਹੋ ਰਿਹਾ ਗੁਰਬਾਣੀ ਦਾ ਪਸਾਰਾ ਨਹੀਂ ਹੋਇਆ ਹੋਇਆ ਹਾਂਜੀ ਇਹ ਤੋਂ ਅੱਗੇ ਗਿਆਨ ਦਾ ਮਤਲਬ ਹੈ ਕੁੰਡੀਆਂ ਖੋਲ ਰਿਹਾ ਠੀਕ ਹੈ ਉਹਦੇ ਅੰਦਰ ਅਨਹਦ ਰੋਣ ਚੁਣ ਸਦਾ ਵੱਜਦੀ ਹੈ ਤੇ ਆਪ ਸਿਰਫੋ ਹੋਇਆ ਹੋਇਆ ਹੈ ਅੱਗੇ ਉਹ ਹੁਣ ਵਿਆਖਿਆ ਕਰਕੇ ਜਿਹੜਾ ਪ੍ਰਸਮੇ ਮੱਖਣ ਪਾਛੇ ਦੁੱਧ ਬਣਾ ਕੇ ਸਾਨੂੰ ਦਿੰਦੇ ਹਾਂਜੀ ਹਾਂਜੀ ਹਾਂ ਨਿਰਭਉ ਹੋਏ ਬਿਨਾ ਗੱਲ ਨਹੀਂ ਬਣਦੀ ਦੂਰਾਂ ਦੀ ਗੱਲਾਂ ਕੱਟ ਹੁੰਦੀਆਂ ਨੇ ਕੱਟੋ ਫਿਰ ਉਹਨਾਂ ਨੇ ਵਿਰੋਧ ਵੀ ਕਰਨਾ ਕਰਦੇ ਰਹਿਣ ਵਿਰੋਧ ਹਾਂਜੀ ਅਨਹਦ ਵਾਜੈ ਭ੍ਰਮ ਭਉ ਭਾਜੈ ਸਗਲ ਵਿਆਪ ਰਹਾ ਪ੍ਰਭ ਛਾਜੈ ਸਭ ਤੇਰੀ ਤੂੰ ਗੁਰੂ ਕੀ ਜਾਤਾ ਦਰ ਸੋ ਹੈ ਗੁਣ ਗਾਏ ਦਾ ਅਨਹਦ ਵਾਜੈ ਭ੍ਰਮ ਭਉ ਭਾਗੈ ਜਦ ਅਨਹਦ ਸ਼ਬਦ ਵੱਜਦਾ ਪਰਮਰ ਭਉ ਦੋਏ ਦੂਰ ਹੋ ਜਾਂਦੇ ਨੇ ਪਛਮੀ ਪੈ ਹਰ ਰਹਿੰਦਾ ਸਗਲ ਵਿਆਪ ਰਹਾ ਪ੍ਰਭ ਖਾਜੈ ਸਰ ਵਿਆਪੀ ਪ੍ਰਭ ਹੈ ਛਾ ਜਾਂਦਾ ਸਾਰਿਆਂ ਦੇ ਉੱਤੇ ਸਾਰੀਆਂ ਮਤਾਂ ਦੇ ਉੱਤੇ ਛਾ ਜਾਂਦਾ ਕੋ ਹੋ ਕੇ ਸਗਲ ਵਿਆਪ ਰਹਾ ਪ੍ਰਭ ਖਾਜੈ ਸਗਲ ਜਿਹੜਾ ਹੈਗਾ ਵਿਆਪਕ ਪਾਰ ਬ੍ਰਹਮ ਉਹ ਸਾਰਿਆਂ ਦੇ ਉੱਤੇ ਛਾ ਜਾਂਦਾ ਸਾਰਿਆਂ ਨੂੰ ਭੈ ਭੀਤ ਕਰ ਦਿੰਦਾ ਹੈ ਉਸ ਆਵਾਜ਼ ਨੂੰ ਪ੍ਰਗਟ ਕੀਤਾ ਜਾਂਦਾ ਹੈ ਸਾਰਿਆਂ ਦੇ ਉੱਤੇ ਛਾ ਜਾਂਦਾ ਸਾਰੇ ਚੁੱਪ ਕਰ ਜਾਂਦੇ ਨੇ ਸਭ ਤੇਰੀ ਤੂੰ ਗੁਰਮੁਖ ਜਾਤਾ ਸਭ ਤੇਰੀ ਠੀਕ ਹੈ ਸਾਰੀਆਂ ਮੱਤਾਂ ਤੇਰੀਆਂ ਹੀ ਨੇ ਸਾਰੀਆਂ ਮੱਤਾਂ ਤੇਰੇ ਜੋ ਹੀ ਪੈਦਾ ਹੋਈਆਂ ਨੇ ਪਰ ਤੂੰ ਗੁਰਮੁਖੀ ਜਾਤਾ ਤੇ ਤੂੰ ਆ ਨਾ ਤੈਨੂੰ ਬਾਕੀ ਮੱਤਾਂ ਨੇ ਨਹੀਂ ਜਾਣਿਆ ਮੱਤਾਂ ਤੇਰੀਆਂ ਹੀ ਨੇ ਸਾਰੀਆਂ ਤੇਰੇ ਬਾਰੇ ਕੋਈ ਜਾਣਕਾਰੀ ਨਹੀਂ ਮਤ ਦੇ ਰਹੀ ਸਭ ਮੱਤਾਂ ਤੇਰੀਆਂ ਬਣਾਈਆਂ ਹੋਈਆਂ ਨੇ ਪਰ ਤੇਰੇ ਨੂੰ ਬਹੁਤ ਦੂਰ ਨੇ ਤੂੰ ਨਹੀਂ ਉਹਨੂੰ ਦੀਦਾ ਤੈਨੂੰ ਕਲੀਅਰ ਕੱਟ ਤੇਰੀ ਵਿਆਖਿਆ ਨਹੀਂ ਕਰ ਤੈਨੂੰ ਸਮਝਾ ਨਹੀਂ ਸਕਦੀ ਮਤਾਂ ਦਰਸ਼ਨ ਨਹੀਂ ਕੀਤਾ ਤੇਰਾ ਪਤਾ ਤੇਰੀਆਂ ਨੇ ਅਤੇ ਤੋਂ ਬਹੁਤ ਦੂਰ ਨੇ ਤੇਰੇ ਦਰਸ਼ਨ ਨਹੀਂ ਕਰ ਸਕਦੀਆਂ ਉਹ ਉਹਨਾਂ ਉਹ ਅੱਖਰ ਹੈ ਨਹੀਂ ਅੰਧੀਆਂ ਬੋਲੀਆਂ ਨੇ ਮਤਾਂ ਉਹ ਤੂੰ ਗੁਰਮੁਖੀ ਜਾਤਾ ਗੁਰਮੁਖੀ ਹੈ ਜਿਹੜੀ ਉਹਨੀ ਬੋਲੀ ਨਹੀਂ ਹੈ ਉਹਨੇ ਤੈਨੂੰ ਜਾਣਿਆ ਉਹਦੇ ਕੋਲ ਉਹ ਅੱਖ ਹੈ ਤੈਨੂੰ ਦੇਖਣ ਵਾਲੀ ਗੁਰਮੁਖੀ ਜਾਤਾ ਦਰ ਸੋ ਹੈ ਹੁਣ ਗਾਇਨ ਦਾ ਉਹ ਤੇਰੇ ਦਰ ਤੇ ਹੀ ਰਹਿੰਦੀ ਹੈ ਉਹ ਤੇਰੇ ਦਰ ਤੇ ਹੈ ਜਿਹੜਾ ਉਹੀ ਗੁਰਮੁਖੀ ਉਹ ਸੋ ਹੈ ਗੁਣ ਗਾਇਨ ਦਾ ਉਹ ਤੇਰੇ ਹੀ ਦਰਵਾਜ਼ੇ ਤੇ ਰਹਿੰਦਾ ਮਾਇਆ ਦੇ ਦਵਾਰੇ ਤੇ ਨਹੀਂ ਜਾਂਦਾ ਉਹ ਰਾਜਾ ਦਾ ਮੰਗਤਾ ਨਹੀਂ ਹੁੰਦਾ ਪੰਡਤ ਤਾਂ ਰਾਜਾ ਦਾ ਮੰਗਤਾ ਹੈ ਉਹ ਤਾਂ ਭੂਪਤ ਰਾਜਾ ਦਾ ਮੰਗਤਾ ਹੈ ਤੋ ਮੰਗੋ ਭੂਪਤ ਰਾਜੇ ਹਰ ਸਿਉ ਮੋਰ ਧਿਆਨਾ ਉਹ ਹਰ ਦੇ ਨਾਲ ਧਿਆਨ ਹੈ ਉਹ ਹਰ ਦੇ ਦੁਆਰੇ ਤੇ ਖੜਾ ਉਹ ਕੂਪ ਦੇ ਰਾਜਾਂ ਦੇ ਦੁਆਰੇ ਤੇ ਜਾਂਦੇ ਨੇ ਭੁੱਖ ਤੇ ਗੁਣ ਗਾਇੰਦਾ ਉਹਦੇ ਦੁਆਰੇ ਤੇ ਹੀ ਗੁਣ ਗਾਉਂਦਾ ਰਹਿੰਦਾ ਉੱਥੇ ਸੌਂਦਾ ਉਹ ਉਹ ਨਹੀਂ ਜਾਂਦਾ ਕਿਸੇ ਦੇ ਕੋਲ ਉਹਨੂੰ ਲੋੜੇ ਨਹੀਂ ਕਿਸੇ ਕੋਲ ਜਾਣ ਦੀ ਜਿਹਨੇ ਆਉਣਾ ਉਹਦੇ ਕੋਲੇ ਆਉਂਦੇ ਨੇ ਉਹਨੇ ਕੀ ਲੋੜ ਆ ਜਾਣ ਦੀ ਕਿਤੇ ਹਾਂਜੀ ਆਦ ਨਿਰੰਜਨ ਨਿਰਮਲ ਸੋਈ ਆਵਰ ਨਾ ਜਾਣਾ ਦੂਜਾ ਕੋਈ ਏਕੰਕਾਰ ਵਸੈ ਮਨਿ ਭਾਵੈ ਹਮੇ ਗਰਭ ਗਵਾਇੰਦਾ ਆਦਮ ਨਿਰੰਜਨ ਨਰਮਲ ਸੋਈ ਨਰਮਲ ਕੌਣ ਹੈ ਆਦਮ ਨਿਰੰਜਨ ਉਹੀ ਨਰਮਲ ਹੈ ਬਾਕੀ ਸਾਰੇ ਬਲੀਨ ਨੇ ਜਿਹੜਾ ਆਦ ਦੇ ਵਿੱਚ ਨਰਮਲ ਨਿਰੰਜਨ ਆਦ ਤੋਂ ਲੈ ਕੇ ਨਿਰੰਜਨ ਅੰਜਨ ਦੇ ਨਾਲ ਸਪਰਸ਼ ਨਹੀਂ ਕੀਤਾ ਜਿਹਨੇ ਮਾਇਆ ਨਾਲ ਸਪਰਸ਼ ਨਹੀਂ ਕੀਤਾ ਤੂੰ ਤੋਂ ਮੁੜ ਤੋਂ ਲੈ ਕੇ ਹੀ ਮਾਇਆ ਨਾਲ ਜਿਹੜਾ ਲਿਪਤ ਹੋਇਆ ਹੀ ਨਹੀਂ ਉਹ ਆਦ ਨਿਰੰਜਨ ਉਹੀ ਨਰਮਲ ਹੈ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਦੂਜਾ ਕੋਈ ਨਾ ਜਾਣੀ ਤੂੰ ਮੈਂ ਜਾਣਦਾ ਹਾਂ ਦੂਜਾ ਨਾ ਜਾਣਦਾ ਕੋਈ ਹੈ ਹੀ ਨਹੀਂ ਉਹ ਜਾਣਨਾ ਕਿਹਨੂੰ ਹੈ ਪੂਰਨ ਬ੍ਰਹਮ ਦੀ ਗੱਲ ਹੈ ਉਹ ਪੂਰਨ ਬ੍ਰਹਮ ਜਿਹੜਾ ਕਦੇ ਮਾਇਆ 'ਚ ਆਇਆ ਹੀ ਨਹੀਂ ਉਹਦੀ ਗੱਲ ਹੋ ਰਹੀ ਹੈ ਉਹ ਸ਼ਬਦ ਹੈ ਫਿਰ ਸ਼ਬਦ ਕਿੱਥੇ ਆਇਆ ਉਹ ਅੱਛਾ ਉਹਦਾ ਸ਼ਬਦ ਹੈ ਉਹਦਾ ਸ਼ਬਦ ਪੂਰਨ ਜੋਤ ਹੈ ਸ਼ਬਦ ਉਹਦਾ ਹੈ ਨਾ ਹੁਕਮ ਉਹਦਾ ਹੈ ਠੀਕ ਹੁਕਮ ਹੈ ਉਹ ਆਦਨ ਨਿਰਮਲ ਸੋਈ ਉਹਦੇ ਅੰਦਰ ਮੈਲ ਨਹੀਂ ਨਾ ਤਾਂ ਹੀ ਤਾਂ ਸਭ ਨੂੰ ਇੱਕੋ ਜਿਹਾ ਸਮਝਦਾ ਹੈ ਤਾਂ ਹੀ ਤਾਂ ਨਿਰਵੈਰ ਹੈ ਤਾਂ ਹੀ ਤਾਂ ਨਿਰਭਉ ਹੈ ਅਵਰ ਨਾ ਜਾਣਾ ਦੂਜਾ ਕੋਈ ਹੋਰ ਕੋਈ ਉਹਦੇ ਵਰਗਾ ਨਿਰਣਨ ਹੋਵੇ ਮੈਂ ਨਹੀਂ ਜਾਣਦਾ ਇਹ ਓੰਕਾਰ ਵਸੈ ਮਨ ਭਾਵੈ ਇੱਕ ਓੰਕਾਰ ਵਸੈ ਮਨ ਭਾਵੈ ਕਦੇ ਓੰਕਾਰ ਹੋ ਕੇ ਵਸਦਾ ਤੇ ਤੇਰੇ ਤੇ ਮਨ ਨੂੰ ਨਾ ਦਾ ਚੰਗਾ ਲੱਗਦਾ ਫਿਰ ਉਹ ਨੰਜਣ ਇਹਦੇ ਮਨ ਭੁੱਲਦਾ ਹੈ ਕੰਕਾਰ ਵਸਾ ਇੱਕ ਕੰਕਾਰ ਹੋ ਕੇ ਵਸ ਜਾਂਦਾ ਜਦ ਇਹ ਆਕਾਰ ਇੱਕ ਹੋ ਕੇ ਮਨ ਚਿੱਤ ਇੱਕ ਹੋ ਕੇ ਜਦ ਵਸ ਜਾਂਦਾ ਟਿਕ ਜਾਂਦਾ ਫਿਰ ਇਹਦੇ ਮਨ ਨੂੰ ਪਾਉਂਦਾ ਉਹ ਹਉਮੈ ਗਰਭ ਗਵਾਇੰਦਾ ਹਉਮੈ ਔਰ ਗਰਭ ਜਿਹੜਾ ਹੈਗਾ ਦੋਹਾਂ ਨੂੰ ਗਵਾ ਲੈਂਦਾ ਆਪਣੇ ਅੰਦਰੋਂ ਹੋ ਹੋ ਮੈਂ ਮੈਂ ਹਉਮੈ ਗਰਭ ਕੀ ਹੋ ਹੋ ਮੈਂ ਮੈਂ ਦੋ ਵਾਰ ਮੈਂ ਦੋਏ ਗਵਾ ਦਿੰਦਾ ਹਾਂਜੀ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜ਼ਾਨੇ ਪਾਏਂਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਕਹਿੰਦਾ ਅੰਮ੍ਰਿਤ ਮੈਂ ਵੀ ਪੀਤਾ ਮੈਂ ਪੀਤਾ ਅੰਮ੍ਰਿਤ ਪਰ ਮੈਂ ਤਾਂ ਸਤਿਗੁਰ ਨੇ ਦਿੱਤਾ ਸਤਿਗੁਰ ਵੇੜਿਆ ਸੀ ਉਹਨੇ ਅੰਮ੍ਰਿਤ ਦਿੱਤਾ ਮੈਂ ਪੀ ਲਿਆ ਅੰਮ੍ਰਿਤ ਦੀਆ ਸਤਿਗੁਰ ਅੰਮ੍ਰਿਤ ਪੀਆ ਸਤਿਗੁਰ ਦੀਆ ਸਤਗੁਰ ਨੇ ਅਮਰ ਦਿੱਤਾ ਤਾਂ ਕੀਤਾ ਅਵਲ ਨਾ ਜਾਣਾ ਦੁਆ ਤੀਆ ਮੈਂ ਨਹੀਂ ਜਾਣਦਾ ਹੋ ਦੁਆ ਤੀਆ ਕੋਈ ਅਮਰ ਦੇਣ ਵਾਲਾ ਹੈ ਉਹ ਦੁਆ ਤੀਆ ਕੋਈ ਨਹੀਂ ਹੈ ਨਾ ਵਿਸ਼ਨੂ ਹੈ ਨਾ ਬ੍ਰਹਮਾ ਨਾ ਸ਼ਿਵ ਜੀ ਹੈ ਸਤਗੁਰ ਤੋਂ ਬਿਨਾ ਦੁਆ ਤੀਆ ਮੈਨੂੰ ਨਹੀਂ ਪਤਾ ਕੌਣ ਹੈ ਸਤਗੁਰ ਸਭ ਦੇ ਹੁੰਦਾ ਹੈ ਅਮਰ ਤੋਂ ਹੀ ਰਹੂਗਾ ਅਵਲ ਨਾ ਜਾਣਾ ਦੁਆ ਤੀਆ ਇੱਕੋ ਇੱਕ ਅਪਰ ਪਰੰਪਰ ਇੱਕੋ ਇੱਕ ਹੈ ਅਪਰਪਾਰ ਹੈ ਉਹ ਉਹ ਸਰਵ ਵਿਆਪੀ ਹੈ ਪਰਖ ਖਜ਼ਾਨੇ ਪਾਣੀ ਦਾ ਉਹ ਪਰਖ ਕੇ ਖਜ਼ਾਨੇ ਪਾ ਲੈਂਦਾ ਜਿਹਨੇ ਅੰਮ੍ਰਿਤ ਪੀਤਾ ਹੁੰਦਾ ਉਹੀ ਪਰਖਦਾ ਹੋਰ ਪਰਖਣ ਵਾਲਾ ਕੋਈ ਵੀ ਨਹੀਂ ਤੇ ਖਜ਼ਾਨੇ ਪਾਉਣ ਦੇ ਕਾਬਲ ਹੈ ਨਾ ਉਹਨੂੰ ਤਾਂ ਮਹੇਸ਼ਰ ਸ਼ਿਵਜੀ ਢੋਲਦਾ ਫਿਰਦਾ ਸਰਮ ਗਿਆਨੀ ਕੋ ਖੋਜੇ ਮਹੇਸ਼ਰ ਜਿਹਨੇ ਅੰਮ੍ਰਿਤ ਪੀ ਲਿਆ ਉਹਨੂੰ ਤਾਂ ਸ਼ਿਵਜੀ ਢੋਲਦਾ ਫਿਰਦਾ ਇਹ ਸੁਣਨ ਨਾਲ ਬੰਦ ਜਾਂਦਾ ਅੰਮ੍ਰਿਤ ਖੋਜਦੇ ਨੇ ਅੰਮ੍ਰਿਤ ਇਹਨਾਂ ਨੂੰ ਮਿਲਿਆ ਤਾਂ ਹੈ ਇਹਨਾਂ ਨੂੰ ਨਹੀਂ ਕਦੇ ਅੰਮ੍ਰਿਤ ਮਿਲਿਆ ਨਾ ਇਹਨਾਂ ਨੂੰ ਮਿਲੂਗਾ ਤਾਂ ਝੂਠ ਬੋਲਣ ਵਾਲੇ ਬੰਦੇ ਨੇ ਅੰਮ੍ਰਿਤ ਇਹਨਾਂ ਦੇ ਸਾਰੇ ਜਿਹੜੇ ਕੱਤੀ ਅੰਮ੍ਰਿਤ ਨੇ ਸਭ ਝੂਠੇ ਨੇ ਮਾਇਆ ਦੇ ਨੇ ਇਹਨਾਂ ਨੂੰ ਝੂਠੇ ਅੰਮ੍ਰਿਤ ਬਣਾਉਣ ਦੀ ਤਾਂ ਲੋੜ ਪਈ ਸੱਚਾ ਅੰਮ੍ਰਿਤ ਇਹਨਾਂ ਨੂੰ ਮਿਲਿਆ ਹੀ ਨਹੀਂ ਅਜੇ ਝੂਠਿਆਂ ਨੂੰ ਸੱਚਾ ਮਿਲਦਾ ਹੀ ਨਹੀਂ ਹੁੰਦਾ ਇਹ ਚ ਪੰਜ ਅੰਮ੍ਰਿਤ ਵਾਲਿਆਂ ਨੂੰ ਕਦੇ ਸੱਚਾ ਅੰਮ੍ਰਿਤ ਨਾ ਇਹਨਾਂ ਨੂੰ ਲੋੜ ਵੀ ਨਹੀਂ ਸੱਚੇ ਅੰਮ੍ਰਿਤ ਦੀ ਹੈ ਸੱਚੇ ਅੰਮ੍ਰਿਤ ਦੀ ਜਿਹਨੂੰ ਲੋੜ ਆ ਝੂਠੇ ਅੰਮ੍ਰਿਤ ਵਾਸਤੇ ਦੀ ਰੱਖਦੇ ਝੂਠੇ ਅੰਮ੍ਰਿਤ ਨੂੰ ਤਿਆਗ ਦਿੰਦੇ ਨੇ ਉਹ ਹਾਂਜੀ ਪਰ ਇਹ ਪਿੱਛੋਂ ਹੀ ਚੱਲਦਾ ਆ ਰਿਹਾ ਜਿਵੇਂ ਪਿੱਛੇ ਵੀ ਕਿਹਾ ਸੀ ਨਾ ਅਵਰ ਨਾ ਜਾਣਾ ਦੂਜਾ ਕੋ ਉਹ ਜਿਹੜਾ ਏਕੰਕਾਰ ਹੋ ਗਿਆ ਜਿਹਨੂੰ ਭਾ ਗਿਆ ਉਹਨੇ ਫਿਰ ਅੰਮ੍ਰਿਤ ਪੀਤਾ ਸਤਿਗੁਰ ਦਾ ਦਿੱਤਾ ਹੋਇਆ ਹੋ ਕੇ ਕੀ ਹੋਊਗਾ ਨਹੀਂ ਤਾਂ ਪਹਿਲਾਂ ਜੇ ਪੀਂਦਾ ਸੀ ਉਹ ਡੁੱਲ ਜਾਂਦਾ ਉਹ ਨਿਕਲ ਜਾਂਦਾ ਸੀ ਕਾਈ ਨਹੀਂ ਸੀ ਉਹਨਾਂ ਚ ਨਮੁਰਤ ਇਹ ਹੁਣ ਸਤਿਗੁਰ ਪੂਰਨ ਬ੍ਰਹਮ ਹੈ ਹਾਂ ਪੂਰਨ ਬ੍ਰਹਮ ਸਤਿਗੁਰ ਹੋਰ ਕੌਣ ਹੈ ਸਹੀ ਪੂਰਨ ਬ੍ਰਹਮ ਸਤਿਗੁਰ ਹਾਂਜੀ ਗਿਆਨ ਧਿਆਨ ਸਚ ਗਹਿਰ ਗੰਭੀਰਾ ਕੋਈ ਨਾ ਜਾਣੇ ਤੇਰਾ ਚੀਰਾ ਤੇਤੀ ਹੈ ਤੇਤੀ ਸੁਧ ਜਾਚੈ ਕਰਮ ਮਿਲੈ ਸੋ ਪਾਏ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਜਿਹੜਾ ਗਿਆਨ ਧਿਆਨ ਅਰ ਸੱਚ ਹੈ ਨਾ ਸੱਚ ਦਾ ਗਿਆਨ ਹੈ ਔਰ ਸੱਚ ਦਾ ਧਿਆਨ ਹੈ ਇਹ ਬਹੁਤ ਗਹਿਰ ਗੰਭੀਰ ਹੈ ਬਹੁਤ ਗਹਿਰੀਆਂ ਗੱਲਾਂ ਨੇ ਆਦਮੀ ਬਹੁਤ ਗੰਭੀਰ ਚਾਹੀਦਾ ਗੰਭੀਰਤਾ ਨਾਲ ਗੰਭੀਰ ਕਰ ਦਿੰਦਾ ਇਹ ਗੰਭੀਰ ਵਿਸ਼ਾ ਹੈ ਇਹ ਇਹ ਢੋਲਕ ਕੁੱਟਣ ਵਾਲਾ ਵਿਸ਼ਾ ਨਹੀਂ ਹੈ ਚਿਮਟੇ ਖੜਕਾਉਣ ਵਾਲਾ ਵਿਸ਼ਾ ਨਹੀਂ ਹੈ ਇਹ ਸਭ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ਾ ਨਹੀਂ ਹੈ ਗਿਆਨ ਧਿਆਨ ਸਤਿਗੁਰ ਹਰ ਗੰਭੀਰਾ ਕੋਈ ਨਾ ਜਾਣੇ ਤੇਰਾ ਚੀਰਾ ਤੇਰਾ ਜਿਹੜਾ ਚੀਰਾ ਕੋਈ ਨਹੀਂ ਜਾਣਦਾ ਆਇਆ ਨਾਲ ਤੂੰ ਕਿੱਥੋਂ ਜੁੜਿਆ ਹੋਇਆ ਕਿੱਥੋਂ ਅੱਡ ਹੁਣ ਕੋਈ ਨਹੀਂ ਪਤਾ ਕੋਈ ਨਾ ਜਾਣੇ ਤੇਰਾ ਚੀਰਾ ਤੇਤੀ ਹੈ ਤੇਤੀ ਜਾਚਾ ਹੈ ਜਿੰਨੀ ਵੀ ਸ੍ਰਿਸ਼ਟੀ ਹੈ ਜਿੰਨੀ ਵੀ ਸ੍ਰਿਸ਼ਟੀ ਦੇ ਵਿੱਚ ਆਤਮਾ ਹੈ ਸਾਰੀ ਤੇ ਕੋਈ ਮੰਗਦੀ ਹੈ ਜਾਚਾ ਹੈ ਕਰਮ ਮਿਲੇ ਸੋ ਪਾਇਦਾ ਅਜੀਤ ਤੇਰੀ ਕਿਰਪਾ ਹੋ ਜਾ ਕਿਰਪਾ ਨਾਲ ਜਿਹੜੀ ਤੇਰੀ ਮਿਲਦਾ ਉਹ ਉਸ ਨੂੰ ਪ੍ਰਾਪਤੀ ਹੈ ਅਮਰਤ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ ਜਿੱਥੇ ਤੇਰੀ ਮਿਹਰ ਹੋ ਜਾ ਕਿਰਪਾ ਹੋ ਜੇ ਤੇਰੀ ਕਿਰਪਾ ਜਿੱਥੇ ਹੁੰਦੀ ਹੈ ਜਿਹੜਾ ਉੱਥੇ ਆ ਜਵੇ ਤੇਰੀ ਛੜ ਵਿੱਚ ਆ ਜਾਏ ਤਾਂ ਛੜ ਵਿੱਚ ਤੇਰੀ ਕਿਰਪਾ ਉੱਥੇ ਪ੍ਰਾਪਤੀ ਵੀ ਹੈ ਕਰਮ ਦਾ ਮਤਲਬ ਬਖਸ਼ਿਸ਼ ਹੈ ਜੀ ਹਾਂ ਬਖਸ਼ਿਸ਼ ਹਾਂ ਜੀ ਕਰਮ ਧਰਮ ਸੱਚ ਹਾਥ ਮਾਰੈ ਬੇਪਰਵਾਹ ਅਖੁੱਟ ਭੰਡਾਰੈ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਇਂਦਾ ਕਰਮ ਧਰਮ ਸੱਚ ਹੱਥ ਤੁਹਾਰਾ ਕੱਲ ਇਹ ਵੀ ਹੈ ਜੀਵ ਨੂੰ ਕਿਹਾ ਜੀਵ ਨੂੰ ਸੰਬੋਧਨ ਕੀਤਾ ਕਿ ਕਰਮ ਧਰਮ ਨਾ ਜਿਹੜਾ ਤੇਰੇ ਹੱਥ ਹੈ ਤਾਂ ਧਰਮ ਰਾਜ ਦਾ ਕਿਰਪਾ ਹਾਸਲ ਕਰਨੀ ਹੈ ਜੇ ਧਰਮ ਰਾਜ ਦੀ ਕਿਰਪਾ ਹਾਸਲ ਕਰਨੀ ਹੈ ਤਾਂ ਤੇਰੇ ਹੱਥ 'ਚ ਹੈ ਕਿਰਪਾ ਹਸਲ ਕਿਰਪਾ ਮੰਗੇਗਾ ਤਾਂ ਕਿਰਪਾ ਹਾਸਲ ਹੋ ਜੂਗੀ ਐ ਜੇ ਕੰਮ ਕਰੇਗਾ ਜਿਹਦਾ ਤੇ ਤੇ ਕਿਰਪਾ ਕਰੇ ਤੈਨੂੰ ਐਸਾ ਕੁਝ ਕਰਨਾ ਪੈਣਾ ਜਿੱਤੇ ਜਿਹਦੇ ਨਾਲ ਤੇਰੇ ਤੇ ਕਿਰਪਾ ਹੋਵੇ ਉਹ ਕੀ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕੀ ਬੋਲੀਏ ਉਹ ਜਿਹਦਾ ਸੁਣ ਕੇ ਪਿਆਰ ਹੋ ਤੈਨੂੰ ਭਾਸ਼ਾ ਬਦਲਣੀ ਪੈਣੀ ਹੈ ਕਿਰਪਾ ਹਾਸਲ ਕਿਵੇਂ ਕਰਨੀ ਹੈ ਕਿਸੇ ਤੋਂ ਪੁੱਛਣਾ ਪੈਣਾ ਜਾਇ ਪੁੱਛੇ ਸੁਆਗਣੀ ਵਾਹੇ ਕਿੰਨੀ ਬਾਤੀ ਸੋ ਪਾਈਐ ਇਹਨੇ ਪੁੱਛ ਲੋ ਜਾ ਕੇ ਬਾਹਰ ਕਿਸੇ ਨੂੰ ਜਿਹਨੇ ਪਾ ਲਿਆ ਸਾਗਰੀ ਨੇ ਕਿੰਨੀ ਬਾਤੀ ਸੋ ਹੈ ਸੋ ਕਿਵੇਂ ਮਿਲਦਾ ਹੁੰਦਾ ਹੈ ਜਿਹਨੇ ਪਾਇਆ ਉਹ ਤੇ ਪੁੱਛ ਲੋ ਉਹ ਤੇ ਪੁੱਛ ਕੇ ਕਿਰਪਾ ਹਾਸਲ ਕਰੋ ਪ੍ਰਾਪਤੀ ਹੋ ਜੂਗੀ ਕਰਮ ਧਰਮ ਸੱਚ ਹੱਥ ਤੁਹਾਰੇ ਤੇਰੇ ਹੱਥ ਹੈ ਪਰਮੇਸ਼ਰ ਦੇ ਹੱਥ ਨਹੀਂ ਹੈ ਜੇ ਪਰਮੇਸ਼ਰ ਦੇ ਹੱਥ ਤਾਂ ਤੈਂ ਕਰਨਾ ਆਪਣੇ ਹੱਥੀ ਆਪਣਾ ਆਪੇ ਹੀ ਕਾਲ ਸਵਾਰੀ ਹੈ ਸਵਾ ਸਾਨੂੰ ਸਾਡਾ ਸਾਨੂੰ ਬਦਲਣਾ ਪੈਣਾ ਆਇਆ ਸਾਨੂੰ ਤੇ ਅਗਣੀ ਪੈਣੀ ਹੈ ਗੁਰਬਾਣੀ ਸਾਨੂੰ ਮੰਨਣੀ ਪੈਣੀ ਹੈ ਮਨ ਆਪਣੇ ਨੂੰ ਆਪ ਬਣਾਉਣਾ ਪੈਣਾ ਬੇਪਰਵਾਹ ਅਕੁਰਤ ਭੰਡਾਰੇ ਉਹ ਤਾਂ ਬੇਪਰਵਾਹ ਹੈ ਤਾਂ ਉਹਦਾ ਭੰਡਾਰ ਕਿਹੜਾ ਮੁੱਕਣ ਵਾਲਾ ਫੁੱਟ ਭੰਡਾਰੇ ਹੈ ਲੇਕਿਨ ਕਿਰਪਾ ਹਾਸਲ ਅਸੀਂ ਕਰਨੀ ਹੈ ਉਹ ਬੇਪਰਵਾਹ ਹੈ ਬਿੰਦਾ ਦੇ ਲੈਦੇ ਥੱਕ ਪਾਏ ਮੰਗੇ ਕੌਣ ਖੁੱਟ ਭੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਿਲਾਉਂਦਾ ਜਿਹੜਾ ਦਿਆਲ ਹੈ ਕਿਰਪਾਲ ਹੈ ਪ੍ਰਭ ਤਾਂ ਉਹ ਮੇਲ ਆਪੇ ਹੀ ਮਿਲਾ ਲੈਂਦਾ ਆਪੇ ਮੇਲ ਹੀ ਮਿਲਾਉਂਦਾ ਜੇ ਦਿਆਲ ਕਿਰਪਾਲ ਅੰਦਰਲਾ ਦਿਆਲ ਹੋ ਜਵੇ ਆਪਣੇ ਉੱਤੇ ਹੀ ਦਿਆ ਕਰੇ ਆਪਣੀ ਮਨਬੁੱਧੀ ਤੇ ਦਿਆ ਕਰੇ ਜੀਵ ਤੇ ਦਿਆ ਕਰੇ ਜੀਵ ਦਾ ਮੂਲ ਜੀਵ ਤੇ ਦਿਆ ਕਰੇ ਤਾਂ ਉਹਨੂੰ ਆਪਣੇ ਨਾਲ ਬੁਲਾ ਕੇ ਮਾਇਆ ਤੇ ਉਹਨੂੰ ਆਪਣੇ ਮਨ ਨੂੰ ਬਾਹਰ ਕੱਢ ਕੇ ਤਾਂ ਸ਼ਬਦ ਨਾਲ ਦੋ ਸ਼ਬਦ ਨਾਲ ਆਪ ਜੋੜਨਾ ਆਪਣੇ ਮਨ ਨੂੰ ਮਾਇਆ ਤੋਂ ਆਪਣੇ ਮਾਇਆ ਤਾਂ ਅਸੀਂ ਆਪ ਕਰਨਾ ਹੈ ਸੁਰਤ ਨੂੰ ਸ਼ਬਦ ਨੂੰ ਮਾਇਆ ਚੋਂ ਕੱਢ ਕੇ ਸ਼ਬਦ ਨਾਲ ਜੋੜਨਾ ਮਨ ਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰ ਲਾਉਣਾ ਅਸੀਂ ਆਪ ਆਪਣਾ ਮਨ ਪੱਟਣਾ ਆਪ ਲਾਉਣਾ ਦੂਏ ਪਾਸੇ ਸਾਡੀ ਉਹ ਜ਼ਿੰਮੇਵਾਰੀ ਹੈ ਔਰ ਕੋਈ ਨਹੀਂ ਇਹ ਕੰਮ ਕਰੂਗਾ ਕਰ ਸਕਦਾ ਹਾਂ ਉਹਦੇ ਖੁੱਟ ਪਟਾ ਦੇਣ ਲਹਿਰੋ ਜਿੰਨਾ ਮਰਜੀ ਸੁਰਤ ਜੋੜ ਲੋ ਜਿੰਨਾ ਮਰਜ਼ੀ ਖਾਈ ਜਾਓ ਫਿਰ ਫਿਰ ਮੁਕਦਾ ਕੁਝ ਨਹੀਂ ਉੱਥੇ ਹਾਂਜੀ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਇੰਦਾ ਕੌਣ ਪ੍ਰਭ ਇਹਦੇ ਨਾਲ ਫਿਰ ਮੇਲ ਮਲਾ ਲੈਂਦਾ ਆਪਣਾ ਪ੍ਰਭ ਨੂੰ ਕਿਹਾ ਆਪਣੇ ਨੂੰ ਵੀ ਤੂੰ ਦਿਆਲ ਕਿਰਪਾਲ ਜੇ ਹੋਵੇ ਤਾਂ ਮੇਲ ਸ਼ਬਦ ਗੁਰੂ ਨਾਲ ਉਹਦੇ ਭੰਡਾਰੇ ਨਾਲ ਉਹਦੇ ਭੰਡਾਰੇ ਖਜ਼ਾਨੇ ਨਾਲੇ ਸੁਰਤ ਬਣਾਉਣੀ ਹੈ ਖਜ਼ਾਨਾ ਸ਼ਬਦ ਗੁਰੂ ਹੀ ਹੈ ਵਿਰਖੇ ਖਜ਼ਾਨਾ ਉਹਦਾ ਵਿਰਖਾ ਫੜਾ ਨਾਲ ਲੱਦਿਆ ਹੋਇਆ ਉਹ ਖਜ਼ਾਨਾ ਜਦ ਫਿਰ ਕਹਿੰਦਾ ਜੁੜ ਗਈ ਸੁਰਤ ਜਿੰਨੇ ਮਰਜ਼ੀ ਫਲ ਖਾਈ ਜਾ ਉਤੋਂ ਕਿਹੜਾ ਲਖੋਇਆ ਹੋਇਆ ਫਿਰ ਹਾਂਜੀ ਆਪੇ ਦੇਖ ਲਿਖਾਵੇ ਆਪੇ ਆਪੇ ਥਾਪ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਹੁਣ ਜਿਹੜਾ ਸਾਡਾ ਮੂਲ ਹੈ ਉਹਦੇ ਵਾਸਤੇ ਹੈ ਸਾਰੀ ਪੰਕਤੀ ਸਾਰਾ ਬੰਦ ਆਪੇ ਦੇਖ ਦਿਖਾਏ ਕਰਤਾ ਪਹਿਲਾਂ ਕਰਤਾ ਆਪ ਦੇਖਦਾ ਆਪ ਸਮਝਦਾ ਹੈ ਗੁਰਬਾਣੀ ਫੇਰ ਮਨ ਨੂੰ ਸਮਝਾਉਂਦਾ ਪਹਿਲਾ ਬੁੱਧੀ ਹਰ ਕਰਤਾ ਚੇਤਰ ਬੁੱਧ ਦੋਏ ਇਕੱਠੇ ਹੋ ਕੇ ਗੁਰਬਾਣੀ ਆਪ ਸਮਝਦੇ ਨੇ ਮਨ ਨੂੰ ਇੱਕ ਪਾਸੇ ਚੁੱਪ ਕਰਕੇ ਬਿਠਾਲ ਕੇ ਜੇ ਮਨ ਤੇ ਹਾਵੀ ਦੋਏ ਹੋ ਜਾਣ ਤਾਂ ਮਨ ਨੂੰ ਦਿਖਾ ਦਿੰਦੇ ਵੀ ਆਹ ਹੈ ਗੱਲ ਸੱਚ ਤੂੰ ਕਿਵੇਂ ਕਹੀ ਜਾਂਦਾ ਆਪੇ ਦੇਖ ਦਿਖਾਏ ਆਪੇ ਪਹਿਲਾਂ ਬੁੱਧ ਸਮਝਦੀ ਹੈ ਫਿਰ ਮਨ ਨੂੰ ਸਮਝਾਉਂਦੀ ਹੈ ਆਪੇ ਥਾਪੋ ਥਾਪੇ ਆਪੇ ਆਪੇ ਆਪਣੇ ਧਿਆਨ ਥਾਪਿਆ ਸੀ ਇਹਨੇ ਤ੍ਰਿਕੁਟੀ 'ਚ ਤ੍ਰਿਕੁਟੀ 'ਚ ਅਸੀਂ ਆਪਣਾ ਧਿਆਨ ਆਪੇ ਥਾਪਦੇ ਹਾਂ ਤ੍ਰਿਕੁਟੀ 'ਚ ਅਸੀਂ ਆਪ ਉਹ ਥਾਪ ਵੀ ਕਰ ਸਕਦੇ ਹਾਂ ਧਿਆਨ ਨੂੰ ਆਪਣੇ ਨੂੰ ਤ੍ਰਿਕੁਟੀ ਚ ਤੋੜ ਵੀ ਸਕਦੇ ਹਾਂ ਤ੍ਰਿਕੁਟੀ 'ਚ ਜੋੜ ਵੀ ਸਕਦੇ ਹਾਂ ਆਪਣੇ ਧਿਆਨ ਨੂੰ ਤੇ ਆਪੇ ਆਪਣੇ ਧਿਆਨ ਨੂੰ ਤਿਰਕੁੜੀ ਜੋੜਦਾ ਆਪਣੇ ਆਪ ਇਹ ਤੋੜ ਸਕਦਾ ਇਹਦੇ ਚ ਕਿਸੇ ਦੀ ਇਹਨੂੰ ਲੋੜ ਨਹੀਂ ਬਾਕੀ ਬਹਾਨੇ ਜੋ ਮਰਜ਼ੀ ਕਰੀ ਜਾਵੇ ਆਪੇ ਜੋੜ ਵਿਛੋੜੇ ਕਰਤਾ ਜਿਹੜਾ ਕਰਤਾ ਇਹਨਾਂ ਅੰਦਰ ਬੈਠਾ ਹੀ ਜੋੜਦਾ ਧਿਆਨ ਤਿਰਕੁੜੀ ਚ ਹੀ ਮਾਇਆ ਨਾਲ ਜੋੜਦਾ ਹੀ ਆਪਣੇ ਅੰਦਰ ਇੱਛਾ ਪੈਦਾ ਕਰਦਾ ਵਿਛੋੜਦਾ ਵੀ ਇਹੀ ਹੈ ਕਿਸੇ ਨਾਲ ਮੋਹ ਇਹੀ ਪੈਦਾ ਕਰਦਾ ਮੋਹ ਛੱਡਦਾ ਵੀ ਇਹੀ ਆਪੇ ਜੇ ਜੋੜਦਾ ਉਹ ਤਾਂ ਤੋੜਦਾ ਵੀ ਉਹ ਆਪੇ ਹੈ ਜੇ ਜੋੜਦਾ ਤੁਮ ਸੰਗ ਜੋੜੀ ਅਵਰ ਸੰਗ ਤੋੜੀ ਜੇ ਜੋੜਦਾ ਸੱਚ ਨਾਲ ਹੈ ਝੂਠ ਨੂੰ ਤੋੜਦਾ ਤਾਂ ਆਪੇ ਤੋੜਦਾ ਕੋਈ ਨਹੀਂ ਇਹ ਕੁਝ ਕਰ ਸਕਦਾ ਜੋੜ ਵਿਛੋੜੇ ਕਰਤਾ ਆਪੇ ਮਾਰ ਜਿਵੇਂ ਦਾ ਕਰਤਾ ਜਿਉਂਦਾ ਵੀ ਆਪ ਕਰਦਾ ਮਾਰਦਾ ਵੀ ਆਪ ਹੈ ਤੇ ਹੁਕਮ ਵੀ ਬੰਦਾ ਜਿੱਦਾਂ ਦਾ ਸਾਹ ਇਹਨੇ ਲੈਣਾ ਸ਼ੁਰੂ ਕੀਤਾ ਤਾਂ ਜਿਉਂਦਾ ਹੋ ਗਿਆ ਹੈ ਜਦ ਇਹਨੇ ਸਾਹ ਲੈਣਾ ਛੱਡ ਦੇਣਾ ਜਿਹਨੂੰ ਹੁਕਮ ਹੋਣਾ ਸਾਹ ਲੈਣਾ ਛੱਡਦਾ ਇਹਨੇ ਜਦੇ ਬੰਦ ਕਰ ਦੇਣਾ ਹੁਕਮ ਹੀ ਬੰਦਾ ਫਿਰ ਇਹੀ ਜਿਉਂਦਾ ਇਹੀ ਮਰਦਾ ਜਦ ਜੀਵਨ ਇਹ ਆਪੇ ਹੀ ਹੈ ਹੋਰ ਕੌਣ ਹੈ ਸਾਰੀ ਜ਼ਿੰਮੇਵਾਰੀ ਜੀਵ ਦੇ ਉੱਤੇ ਛੱਡ ਦਿੱਤੀ ਲਿਆ ਕੇ ਭੱਜੇ ਕਿਧਰੂ ਭੱਜਦਾ ਹੁਣ ਇਹ ਕੋਈ ਹਾਂਜੀ ਜੇਤੀ ਹੈ ਤੇਤੀ ਤੁਧ ਅੰਦਰ ਦੇਖੇ ਆਪ ਐਸ ਵਿਜ ਮੰਦਰ ਨਾਨਕ ਸਾਚ ਕਹੈ ਬੇਨਤੀ ਹਰੀ ਦਰਸ਼ਨ ਪਾਇੰਦਾ ਜੇਤੀ ਹੈ ਤੇਤੀ ਤੋਂ ਅੰਦਰ ਜਿਹੜੀ ਕੁਛ ਹੈ ਸਾਰੀ ਇਹ ਗਲਤੀ ਤੇਰੇ ਅੰਦਰ ਹੀ ਹੈ ਜੋ ਵੀ ਚੰਗੀ ਬੁਰਿਆਈ ਹੈ ਭਲਾਈ ਹੈ ਤੇਰੇ ਅੰਦਰ ਹੈ ਗੋਣਾ ਤੇਰੇ ਅੰਦਰ ਤੂੰ ਸਭ ਕੁਝ ਜਾਣ ਬੁੱਝ ਕੇ ਕਰਦਾ ਤੂੰ ਜਾਣ ਤੋਂ ਸਭ ਬਾਤ ਜਾਣ ਕੇ ਔਗਣ ਕਰੇ ਜੇ ਜਾਣ ਕੇ ਔਗਣ ਕਰੇ ਕਰੇਗਾ ਨੂੰ ਰੱਖੂ ਕੌਣ ਆਪੇ ਫਾਤੜੀਏ ਤੈਨੂੰ ਕੌਣ ਛਡਾਵੇ ਰਾਮ ਜਿੱਤੀ ਹੈ ਤੇਤੀ ਤੋਂ ਅੰਦਰ ਜੋ ਗਲਤੀ ਹੈ ਸਾਰੀ ਤੇਰੇ ਅੰਦਰ ਹੈ ਇੱਕ ਹੈ ਆਪ ਵੈਸ ਵਿੱਚ ਅੰਦਰ ਦੇਖ ਲੈ ਆਪ ਅੰਦਰ ਝਾਕ ਕੇ ਬੈਸ ਵਿੱਚ ਅੰਦਰ ਆਪਣੇ ਹਿਰਦੇ ਦੀ ਬੈਠ ਵਿੱਚ ਬ੍ਰਿਜ ਮੰਦਰ ਵਿੱਚ ਮੰਦਰ ਦੇ ਵਿੱਚ ਬੈਠ ਕੇ ਦੇਖ ਲੈ ਮੰਦਰ ਦੇ ਅੰਦਰ ਆ ਕੇ ਆਪ ਝਾਕਦੇ ਆਪ ਜਾਣਦੇ ਸਭ ਕੁਝ ਆਪ ਦੇਖਦੇ ਸਮਝਦਾ ਵੀ ਮੇਰੇ ਆ ਗਲਤੀ ਹੈ ਮੈਂ ਠੀਕ ਹੈ ਨਾਨਕ ਸਾਚ ਕਹੇ ਬੇਰੁੰਤੀ ਨਾਨਕ ਸੱਚੀ ਗੱਲ ਕਹਿੰਦਾ ਬੇਨਤੀ ਕਰਦਾ ਸੱਚ ਦੀ ਹਰ ਦਰਸ਼ਨ ਸੁਖ ਪਾਏਗਾ ਹਰ ਦਰਸ਼ਨ ਦੇ ਨਾਲ ਸੁਖ ਮਿਲੂਗਾ ਵਰਨਾ ਸੁਖ ਨਹੀਂ ਮਿਲਣਾ ਪੂਰਤੀ ਦੇ ਵਿੱਚ ਹਰ ਦਾ ਦਰਸ਼ਨ ਨਹੀਂ ਹੁੰਦਾ ਪੂਰਤੀ ਦਾ ਦੇਖਣਾ ਹਰ ਦਾ ਦਰਸ਼ਨ ਨਹੀਂ ਹੈ ਪੂਰਤੀ ਸਾਹਿਬ ਦਾ ਦਰਸ਼ਨ ਹੋਰ ਦਾ ਦਰਸ਼ਨ ਨਹੀਂ ਹੈ ਪਰਮੇਸ਼ਰ ਦਾ ਦਰਸ਼ਨ ਨਹੀਂ ਹੈ ਜੇ ਤੁਸੀਂ ਇਹੀ ਕੁਝ ਕਰਨਾ ਤਾਂ ਫਿਰ ਜੰਮਣ ਬੰਦ ਪਏ ਰਹੋ ਹਾਂਜੀ ਠੀਕ ਹੈ ਜੀ ਦੇਖੇ ਆਪ ਬੈਸ ਵਿੱਚ ਮੰਦਰ ਇਹ ਆਪਣੇ ਹਿਰਦੇ ਦੀ ਗੱਲ ਹੈ ਜੀ ਹਾਂ ਵਿੱਚ ਮੰਦਰ ਦੇ ਵਿੱਚ ਬੈਠ ਕੇ ਵਿੱਚ ਮੰਦਰ ਭੰਨੇ ਨਾਨਕ ਸਾਜ ਕਹੇ ਬੇਨੰਤੀ ਹਰੀ ਦਰਸ਼ਨ ਸੁਪਾਏ ਦਾ ਇਹ ਹੁਣ ਸ਼ਬਦ ਦਾ ਦਰਸ਼ਨ ਹੈ ਜੀ ਹਾਂ ਵਿੱਚ ਹੁੰਦੀ ਹੈ ਜੋਤ ਵਿੱਚ ਤੇ ਵਿੱਚ ਨਹੀਂ ਬਣਿਆ ਜੋਤ ਵਾਲਾ ਮੰਦਰ ਜਿਹੜਾ ਜੋਤ ਤੋਂ ਪੈਦਾ ਹੋਇਆ ਮੰਦਰ ਹੈ ਵਿੱਚ ਮੰਦਰ ਦਾ ਮਤਲਬ ਜੋਤ ਤੋਂ ਪੈਦਾ ਹੋਇਆ ਮੰਦਰ ਫਿਰਦਾ ਹੈ ਜੀ ਆ ਜੋਤ ਹਿਰਦਾ ਵਿੱਚ ਤੇ ਬਿਜਲੀ ਬਣਿਆ ਨਾ ਠੀਕ ਹੈ ਬਿਜ ਮਤਲਬ ਨਾ ਚਾਨਣਾ ਰੋਸ਼ਨੀ ਠੀਕ ਹੈ ਜੀ ਤੇ ਮਾਰੂ ਮਹੱਲਾ ਪਹਿਲਾ ਦੇ 13ਵੇਂ ਮਾਰੂ ਦੱਖਣੀ ਮਹੱਲਾ ਪਹਿਲਾ ਦੇ ਪਹਿਲੇ ਸੋਲੇ ਦੀ ਸਮਾਪਤੀ ਹੈ ਜੀ